ਪਹਿਲਾਂ ਅਰਜ਼ ਕਰਦਾ ਸਭ ਮਾਈ ਭਾਈ ਇਸੇ ਤਰ੍ਹਾਂ ਹੀ ਇਵੇਂ ਟਿਕਾ ਵਿੱਚ ਸਿਰਫ ਪੌਣਾ ਘੰਟਾ ਜਾਂ ਘੰਟਾ ਮੈਂ ਅਰਜ਼ਾ ਕਰਾਂਗਾ ਫਿਰ ਸਭ ਲੰਗਰ ਛਕਾਂਗੇ ਸਾਢੇ 9 ਨਹੀਂ ਵਜਾਣੇ ਇੱਕ ਮੈਂ ਅਰਜ਼ ਕਰਾਂਗਾ ਮੇਰੀ ਅੱਖੀ ਨਾ ਮੰਨਿਓ ਤੇ ਸੱਜੂ ਅਰਜਨ ਦੇਵ ਜੀ ਮਹਾਰਾਜ ਸੁਖਮੀ ਵਿੱਚ ਕਹਿੰਦੇ ਹਨ ਉਹਨਾਂ ਦੀ ਮੰਨ ਲਿਓ ਗੱਲ ਇੱਕ ਕੰਮ ਉਹ ਆਂਦੇ ਨੇ ਕਰੋ ਸਭ ਮਾਈ ਭਾਈ ਉਹ ਹੀ ਹੈ ਸਤਿਗੁਰੂ ਕਹਿੰਦੇ ਨੇ ਉਹ ਹੀ ਗੁਰੂ ਰਾਮ ਸਿੰਘ ਕਿਹਾ ਉਹ ਗੁਰੂ ਗੋਬਿੰਦ ਸਿੰਘ ਕਿਹਾ ਉਹ ਸਤਿਗੁਰੂ ਨਾਨਕ ਸਿੰਘ ਉਹ ਹੀ ਹੈ ਸਤਿਗੁਰਾਂ ਨੇ ਦਰਸਾਇਆ ਕਿ ਉਹ ਹੀ ਸਿਮਰਨ ਤੇ ਉਹ ਹੀ ਨਾਮ ਹੈ ਇਸ ਤਰ੍ਹਾਂ ਜਪੋ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੋਰ ਕੰਮ ਤਾਂ ਤੁਸੀਂ ਕਰਨੇ ਹੀ ਹਨ ਅਸਥੂਲ ਸਰੀਰ ਵਾਸਤੇ ਪਰ ਇਹ ਕੰਮ ਮੇਰੇ ਆਖੇ ਕਰੋ ਅਜੇ ਮੈਂ ਕਹਿਣ ਲੱਗਾ ਇਹ ਨਾਲੇ ਤੁਸੀਂ ਧਿਆਨ ਰੱਖਿਓ ਤੇ ਇਹ ਸਾਰੇ ਇਸ ਨੂੰ ਵਿਚਾਰਿਓ ਤੇ ਨਾਲੇ ਕਹਿ ਲਓ ਤੇ ਕੋਈ ਮੈਂ ਕਹਾਂਗਾ ਵਾਰੀ ਸਹੀ ਸਾਰੇ ਕਹੋ ਤੇ ਇੱਕ ਵਾਸੇ ਬਾਤਾਂ ਭੈਣਾ ਸਾਰੀਆਂ ਕਹਿ ਲੈਣ ਸਾਜਨ ਸੰਤ ਕਰੋ ਇਹ ਕਾਮ ਸਾਜਨ ਸੰਤ ਰਾਗ ਫੇਰ ਕਾਚ ਆ ਜਾਓ ਉਹ ਨਾਮ ਜਿਸ ਵਾਸਤੇ ਸੰਗੁਰਾਂ ਆ ਹੁਣ ਲਿਖ ਕੇ ਸਾਰਿਆਂ ਨੇ ਵੇਖਿਆ ਸੀ ਤਰਸੇਮ ਹੋਣਾ ਲਿਖ ਕੇ ਤਰਸੇਮ ਸੁ ਹੋਣਾ ਸਾਰਿਆਂ ਦੇ ਅੱਗੇ ਕੀਤਾ ਸੀ ਉਹ ਲਿਖਿਆ ਆ ਇਹ ਸੀ ਕਿ ਰਸਨਾ ਹਿਲਾ ਕੇ ਨਾਮ ਜਪੋ ਇਹਦੇ ਤੇ ਸ਼ੰਕੇ ਕਈ ਲੋਕਾਂ ਨੂੰ ਉਤਪੰਨ ਹੋ ਜਾਂਦੇ ਹਨ ਬੱਚਿਆਂ ਵੱਲ ਪੈਣਾ ਸਿਆਣੀਆਂ ਧਿਆਨ ਕਰ ਲਿਓ ਬਹੁਤ ਸਮਾਜ ਹਨ ਜਿਹੜੇ ਸਾਡੇ ਵਿੱਚ ਵੀ ਇਹ ਸ਼ੰਕੇ ਉਤਪਤ ਹੁੰਦੇ ਹਨ ਤੇ ਸਿਮਰਨ ਦੱਸਿਆ ਹੋਇਆ ਹੈ ਹਿਰਦੇ ਨਾਲ ਕਰਨਾ ਦੱਸਿਆ ਹੈ ਆ ਤੁਸੀਂ ਤਿੰਨ ਚਾਰ ਕਿਸਮ ਨਾਲ ਸਤਿਗੁਰਾਂ ਕੋਲੋਂ ਹੁਣ ਵਚਨ ਸੁਣਿਆ ਕਿ ਤਿੰਨ ਚਾਰ ਕਿਸਮ ਨਾਲ ਦੱਸਿਆ ਕਿ ਸਿਮਰਨ ਕਰਦੇ ਹਨ ਧਿਆਨ ਨਾਲ ਧਿਆਨ ਵਿੱਚ ਰੱਖ ਕੇ ਔਰ ਰਸਨਾ ਨਾਲ ਜਪ ਕੇ ਔਰ ਭਜਨ ਇਹਨੂੰ ਤਿੰਨ ਚਾਰ ਤਰੀਕਿਆਂ ਨਾਲ ਕਰਦੇ ਨੇ ਔਰ ਵਰਣਨ ਵੀ ਕਰਦੇ ਨੇ ਹੈ ਨਾ ਸਮਾਜ ਕਈ ਜਿਹੜੇ ਕੋ ਇਹ ਵੀ ਕਰਦੇ ਨੇ ਕਿ ਹਿਰਦੇ ਨਾਲ ਧਿਆਨ ਧਰ ਕੇ ਹਿਰਦੇ ਵਿੱਚ ਫੇਰ ਕਰਨਾ ਕੋਈ ਸਰੀਰ ਇਹ ਵੀ ਕਹਿੰਦੇ ਨੇ ਰਹਿ ਲੈਂਦੇ ਨੇ ਕਬੀਰ ਦੀ ਕਿ ਦਸਮ ਦੁਆਰ ਦੇ ਵਿੱਚ ਸਵਾਸ ਚੜਾ ਕੇ ਤੇ ਫੇਰ ਭਜਨ ਕਰਨਾ ਹੁਣ ਇਥੋਂ ਸਾਰੇ ਸ਼ੰਕੇ ਉਹ ਸਾਰੇ ਹਟ ਜਾਂਦੇ ਨੇ ਕਿਉਂ ਇਹ ਸਤਿਗੁਰਾਂ ਦਾ ਇਸ਼ਾਰਾ ਹੀ ਜਿਹੜਾ ਉਹ ਸ਼ੰਕੇ ਮਟਾਉਣ ਵਾਲਾ ਹੁੰਦਾ ਹੈ ਉਹਨਾਂ ਦੱਸਿਆ ਕਿ ਰਸਨਾ ਹਿਲਾ ਕੇ ਭਜਨ ਕਰੋ ਸਾਰਿਆਂ ਅੱਗੇ ਸਾਡੇ ਭੈਣੀ ਸਾਹਿਬ ਜਿਹੜੇ ਜਾਂਦੇ ਨੇ ਸ੍ਰੀ ਸਭ ਨੂੰ ਪਤਾ ਪੰਡਾਲ ਦੇ ਦਵਾਲੇਸ਼ ਵਾਲੇ ਸਭ ਲਿਖਿਆ ਹੁੰਦਾ ਹੈ ਕਿ ਰਸਨਾ ਹਿਲਾ ਕੇ ਭਜਨ ਕਰੋ ਹੁਣ ਇਥੋਂ ਕਹਿੰਦਾ ਜੀ ਮੈਂ ਧਿਆਨ ਨਾਲ ਸਿਮਰਨ ਕਰਨਾ ਔਰ ਅੰਦਰ ਧਿਆਨ ਹੋ ਕੇ ਮੈਂ ਸਿਮਰਨ ਕਰਨਾ ਧਿਆਨ ਵਿੱਚ ਰੱਖ ਕੇ ਹੁਣ ਇਹ ਸਾਰਾ ਸ਼ੰਕਾ ਹੀ ਹਟ ਜਾਂਦਾ ਕਿਉਂ ਹੈ ਤਿੰਨ ਚਾਰ ਪ੍ਰਮਾਣ ਮੈਂ ਦੇ ਦਿਆਂਗਾ ਫਿਰ ਅੱਗੇ ਜਾਣਾ ਪ੍ਰਭਾਤੀ ਵਿੱਚ ਗੁਰੂ ਜੀ ਕਹਿੰਦੇ ਹਨ ਜਿਹੜਾ ਅੱਖਰ ਤੋਂ ਬਗੈਰ ਧਿਆਨ ਰੱਖ ਕੇ ਸਿਮਰਨ ਕਰਨਾ ਉਹਦਾ ਭਾਵ ਕੀ ਪਤਾ ਕੀ ਲੱਗਦਾ ਕੀ ਆਂਦਾ ਹੈ Beni ਰਸਨਾ ਬਿਨ ਰਸਨਾ ਜੋ ਜਪੇ ਹਿਆਏ ਕਿਆ ਜਾਣਾ ਕੈਸਾ ਹੈ ਨਾਉ ਜਿਹੜਾ ਰਸਨਾ ਤੋਂ ਬਗੈਰ ਜਪਣਾ ਹੈ ਕੀ ਪਤਾ ਉਹ ਕਿਹੜਾ ਨਾ ਹੈ ਕੀ ਪਤਾ ਕਿਹੜਾ ਨਾ ਹੈ ਇਹਦੋਂ ਤੋਂ ਵੀ ਭਾਵ ਨਿਕਲਿਆ ਕਿ ਅੱਖਰ ਉਹ ਆਖ ਕੇ ਰਸਨਾ ਨਾਲ ਤੇ ਫੇਰ ਭਜਨ ਕਰੋ ਮਾਰੂ ਵਿੱਚ ਆਉਂਦਾ ਹੈ ਇੱਕ ਪਖੰਡੀ ਨਾਮ ਨਾ ਰਾਤੇ ਇੱਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਵ ਨਾਨਕ ਰਸਨਾ ਨਾਮ ਜਪਰੇ ਇੱਕ ਧਾਰ ਰੱਖੋ ਤੁਹਾਡੇ ਸਿਆਣੇ ਅੱਗੇ ਇਹ ਚੀਜ਼ ਹੁੰਦੀ ਹੈ ਇਹ ਵੀ ਹੁਣ ਸਬੂਤ ਦੇ ਗਏ ਨੇ ਪੰਨੇ ਪਾਸ਼ਾ ਰਸਨਾ ਨਾਲ ਨਾਮ ਜਪ ਜਿੱਥੇ ਜਪਣ ਦਾ ਨਾਂ ਆਏਗਾ RAM ਗੋਬਿੰਦ ਜਪੇਂਦਿਆ ਹੋਆ ਮੁਖ ਪਵਿੱਤ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤ ਜਿੱਥੇ ਜਪਣ ਦਾ ਨਾਂ ਆਏਗਾ ਉਥੇ ਰਸਨਾ ਨਾਲ ਹੀ ਆਏਗਾ RAM ਜਪੋ ਜੀ ਐਸੇ ਐਸੇ ਤਰੂਪਾ ਲਾ ਜਪਿਓ ਹਰ ਜੈਸੇ ਜਪੋ ਜਿੱਥੇ ਜਪਣ ਦਾ ਨਾਂ ਆਏਗਾ ਉਥੇ ਰਸਨਾ ਨਾਲ ਆਏਗਾ ਜਪਣਾ ਇਸ ਕਰਕੇ ਮਹਾਰੇ ਕਹਿੰਦੇ ਹਨ ਰਸਨਾ ਕਰਕੇ ਸਿਮਰਨ ਕਰੋ ਨਾਮਦੇਵ ਜੀ ਥੋੜੇ ਜੇ ਖਿਜ ਕੇ ਆਪਣੀ ਰਸਨਾ ਨੂੰ ਕਹਿੰਦੇ ਨੇ हे ਰਸਨਾ ਕਰੋ ਸਤ ਖੰਡ ਤੇਰਾ ਮੈਂ 100 ਟੋਟਾ ਕਰ ਦਿਆਂ ਜਾ ਮੈਂ ਨਾ ਉਤਰਸ ਸ੍ਰੀ ਗੋਬਿੰਦ हे ਰਸਨਾ ਹੁਣ ਇੱਥੇ ਵੀ ਰਸਨਾ ਕਰਕੇ ਆ ਗਿਆ ਕਿ ਰਸਨਾ ਕਰਕੇ ਸਿਮਰਨ ਚੰਗਾ ਔਰ ਰਸਨਾ ਨੂੰ ਜੀਬਾਂ ਨੂੰ ਮਿਹਣੇ ਮਾਰਦੇ ਹਨ ਰੇ ਜੇਬਾ ਕਰੋ ਸਤਖੰਡ ਤੇਰੇ ਮੈਂ 100 ਟੋਟਾ ਕਰ ਦਿਆ ਤੂੰ ਹੋਰ ਲਤਰ ਲਤਰ ਬਹੁਤ ਗੱਲਾਂ ਦਿਨ ਰਾਤ ਕਰਦੀ ਐ ਤੇ ਸਿਮਰਨ ਕਰਨ ਵਾਲੇ ਨਾਮ ਜਪਣ ਦੇ ਵੇਲੇ ਮੁੜ ਕੇ ਤੈਨੂੰ ਮੌਤ ਹੋ ਜਾਂਦੀ ਇਸ ਕਰਕੇ ਇੱਥੇ ਵੀ ਜਪਣਾ ਹੀ ਆ ਗਿਆ ਹਰਿਆ ਸਾਲੀ ਹੈ ਗੁਰੂ ਅਰਜਨ ਜੀ ਪਹਿਲਾ ਵਿਆਹ ਬੜਾ ਹੋਰ ਤਰ੍ਹਾਂ ਹੋਇਆ ਇਹ ਟੱਕਰ ਤੇ ਹੁੰਦੀ ਆਈ ਹੈ ਲੋਕਾਂ ਕਸੰਗੀਆਂ ਨਾਲ ਉਹ ਆਖਣ ਵਿਆਹ ਅਸਾਂ ਨਹੀਂ ਹੁਣ ਕੋ ਇੱਥੇ ਹੋਣ ਦੇਣਾ ਤੇ ਸਤਿਗੁਰੂ ਮੁੜ ਗਏ ਫਿਰ ਸੁਲਾ ਹੋ ਗਈ ਉਹਨਾਂ ਦੀ ਅਧੀਨ ਦੀ ਵੇਖ ਕੇ ਸੁਲਾ ਹੋ ਗਈ ਫਿਰ ਹਰਿਆ ਕਹਿੰਦੀ ਆ ਗਰੀਬ ਨਵਾਜ ਛੰਦ ਤੇ ਸੁਣਾ ਦਿਓ ਹੁਣ ਤਾਂ ਮੇਰਾ ਸਾਖ ਬਣ ਗਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਹੁਣ ਛੰਦ ਫਿਰ ਲੈ ਉਹ ਜਿਆਦਾ ਨਹੀਂ ਨਾ ਸੁਣਾਉਂਦਾ ਜਿਹੜਾ ਮੁੰਡੇ ਪਾਉਂਦੇ ਫਿਰ ਭੈੜਾ ਛੰਦ ਇਹ ਸਦਾ ਵਾਸਤੇ ਯਾਦ ਕਰ ਰਹੇਗੀ ਹਾਂਜੀ ਸੁਣਾਓ ਮਾਰੇ ਕਹਿੰਦੇ ਦੇਖ ਹਰਿਆ ਨਾ ਨਾ ਦੇਖੇ ਸਾਜ ਹਾਂਜੀ ਹਰਿਆ ਕੱਢ ਦੇਣੀਆਂ ਚਾਹੀਦੀਆਂ ਹੁਣ ਤੁਸੀਂ ਸੰਤ ਕਹਿੰਦੇ ਨਹੀਂ ਸਾਡੇ ਜਦੋਂ ਬਾਣੀ ਪੜ੍ਹੀਏ ਤੁਸੀਂ ਕਹੋ ਮੈਨੂੰ ਆਂਦੀ ਐ ਮੈਂ ਕਹਾ ਮੈਨੂੰ ਆਂਦੀ ਹੈ ਉਪਦੇਸ਼ ਜੋ ਹੋਇਆ ਸਾਰਿਆਂ ਨੂੰ ਸਾਂਝਾ ਇਹ ਸਾਡੇ ਤੇ ਘਟਦੀਆਂ ਨੇ ਚੀਜ਼ਾਂ ਜਿੰਨਾ ਅੱਖਾਂ ਨਾਲ ਸਾਧਾਂ ਦਾ ਦਰਸ਼ਨ ਨਹੀਂ ਕਦੀ ਹੋਇਆ ਗੁਰੂ ਦਾ ਦਰਸ਼ਨ ਨਹੀਂ ਹੋਇਆ ਉਹ ਅੱਖਾਂ ਕੱਢ ਦੇਣੀਆਂ ਚਾਹੀਦੀਆਂ ਹਨ گرو ہاں، نانک پنگ پاتشاہ بھی کہیں نانک پرمیش پھر ٹھنڈ پی جانت ہو جاتی ہے کبھی کی جبانی وہ دفد ورتیا جائے ایک عورت مردہ ساجے یہ سب روپ تو مارے یہ عورت مرد جتنا بھی ਸਾਰੇ ਸਾਜੇ ਹੋਏ ਹਨ हे ਪਰਮੇਸ਼ਰ ਤੇਰਾ ਰੂਪ ਹੈ ਸਾਰੇ ਇਹਨਾਂ ਨੂੰ ਲਾਦਾ ਨਾ ਦੇਖੇ ਜਿਹੜੇ ਲਾਦਾ ਦੇਖਦੇ ਹਨ ਉਹ ਮਾਰ ਖਾ ਜਾਂਦੇ ਹਨ ਕਿਉਂ ਚਿੱਤਰਕਾਰੀ ਵੱਲ ਧਿਆਨ ਮਾਰਦੇ ਚਿੱਤਰਕਾਰੀ ਵੱਲ ਕਿਸੇ ਦੀ ਚਮੜੀ ਚਿੱਟੀ ਹੈ ਕਿਸੇ ਦੀ ਕਾਲੀ ਹੈ ਕੋਈ ਅੱਖਾਂ ਨਹੀਂ ਕਿਸੇ ਦੀਆਂ ਕਿਸੇ ਦੀ ਲੱਤ ਨਹੀਂ ਉਹ ਫਿਰ ਮਹਿਸੂਸ ਕਰਦੇ ਨੇ ਉਹਨਾਂ ਤੇ ਕਿਰਣਾ ਕਰਦੇ ਨੇ ਫਿਰ ਫੜੇ ਜਾਂਦੇ ਹਨ ਕਿਉਂ ਅਸੀਂ ਤਕਰੀਬਨ ਬ੍ਰਹਮਨੇਸ਼ਟੀ ਤੇ ਕੋਈ ਮਹਾਪੁਰਸ਼ ਵਿਰਲਾ ਹੈ ਅਸੀਂ ਚੰਮ ਚਮਦ੍ਰਿਸ਼ ਚਮਿਆਰ ਲੋਕ ਇਕੱਠੇ ਹੋਏ ਹੋਏ ਹਾਂ ਚੰਮ ਦੀ ਪਰਖ ਕਰਦੇ ਆ ਇਹ ਬੜੀ ਚਿੱਟੀ ਚਮੜੀ ਹੈ ਇਹ ਬੜਾ ਕਾਲਾ ਹੈ ਤੇ ਫਿਰ ਅਸੀਂ ਕਿਵੇਂ ਅਸੀਂ ਸਾਧ ਕਿਵੇਂ ਹੋਏ ਸਾਧੂ ਦੀ ਜਿਹੜੀ ਹਰ ਨਿਗਾਹ ਯੱਕ ਹੋ ਜਾਂਦੀ ਹੈ ਉਹ ਸਾਰੇ ਪਰਮੇਸ਼ਰ ਤੱਕਦਾ ਹੈ ਦ੍ਰਿਸ਼ਟਨ ਤੇ ਕੋ چکنے مارے کہ درشٹنگ دشٹی بھی ایک ہی آ رہا سارے ورتن سے ایک سارے ورتدا بھی پرمیش بھی نظر آ رہا ہے دشٹن چیک ورتن سے دشٹن چرتن تیک مارے کہہ دن بھی اہم آ رہا ہے ਸਾਰੇ ਵਰਤਾ ਵੀ ਉਹੀ ਆ ਰਿਹਾ ਜਿੱਧਰ ਮੈਂ ਦੇਖਦਾ ਬ੍ਰਹਮ ਦੇਖਾ ਬ੍ਰਹਮ ਦੁਨੀਆ ਬ੍ਰਹਮ ਇੱਕ ਇੱਕ ਵਖਾਣੀ ਹੈ ਇੱਕ ਨੂੰ ਵੇਖੇ ਸਮਝੀ ਪਈ ਓਏ ਫਿਰ ਆ ਵਜੂਦ ਇਹ ਜਿਹੜਾ ਵਜੂਦ ਵੇਂਦਾ ਉਹ ਚਮਿਆਰ ਹੈ ਚਮ ਨੂੰ ਪਰਖਦਾ ਬ੍ਰਹਮ ਨੇਸ਼ਟੀ ਨਹੀਂ ਹੈ ਬ੍ਰਹਮ ਸ਼ਰੋਤਰੀ ਨਹੀਂ ਬ੍ਰਹਮ ਗਿਆਨੀ ਨਹੀਂ ਹੈ ਹੀ ਹੋਰ ਕੋਈ ਨਹੀਂ ਕਦੀ ਆਉਣਾ ਨਾਮਦੇਵ ਦੇ ਕੋਲ ਮੁਗਲ ਬਣ ਕੇ ਆ ਜਾਣਾ ਤੇ ਨਾਮਦੇਵ ਨੇ ਆਖਣਾ ਆਹ ਮਹਾਰਾਜ ਆਪ ਕਲੰਦਰ ਕੇਸ਼ਵਾ ਕਰ ਅਬਦਾਲੀ ਪੇਸ਼ਵਾ ਆਹ ਕਲੰਦਰਾ ਭਗਵਾਨ ਨੂੰ ਈਸ਼ਵਰ ਨੂੰ ਨਾਮਦੇਵ ਨੇ ਕਲੰਦਰ ਕਿਹਾ ਤੂੰ ਕਲੰਦਰ ਹੈ ਐਗੋ ਬਹੁਤੇ ਭੇਸ ਬਣਾਣੇ ਆਓ ਮਹਾਰਾਜ ਬੜੀ ਕਿਰਪਾ ਕੀਤੀ ਹੈ ਕਰ ਅਬਦਾਲੀ ਪੇਸ਼ਵਾ ਕਿੱਡਾ ਰੂਪ ਬਣਾਇਆ ਜੀ ਅੱਜ ਕਮਾਲ ਕਰ ਛੜੀ ਜੇ ਛੱਡ ਪਛਾਣ ਲੈ ਜੇ ਮੁਗਲ ਦਾ ਰੂਪ ਬਣ ਕੇ ਆ ਗਿਆ ਤੇ ਨਾਮਦੇਵ ਪੁਰੇ ਜਾਂਦੇ ਹੈ ਆਣ ਕੇ ਛੇਤੀ ਨਾਲ ਘੋੜੀ ਡੱਕ ਲਈ ਤੇ ਘੋੜੀ ਆਉਂਦਿਆ ਸਾਰੀ ਪਈ ਸੂ ਉਥੇ ਕਿਹਾ ਮੁਗਲ ਨੇ ਇਸ ਨੂੰ ਚੱਕ ਆ ਕੇ ਆਂਦਾ ਚੁੱਕ ਘੋੜੀ ਤੇ ਜਾਂਦਾ ਆਪਣੇ ਕੰਮ ਲਈ ਆ ਬਸਤਰ ਧੋਣ ਲੋਕਾਂ ਦੇ ਚੁੱਕ ਲਈ ਵਿਸ਼ੇਰੀ ਤੇ ਤੁਰ ਪਿਆ ਜਾ ਤੇ ਅਗਰ ਮੁਗਲ ਨੂੰ ਕਹਿੰਦਾ ਚੁੱਕ ਲਈ ਵਿਸ਼ੋਰੀ ਵਿਸ਼ੇਰੀ ਤੇ ਤੁਰ ਪਿਆ ਜਾ ਅੱਗੇ ਹੋ ਕੇ ਮੁਗਲ ਨੂੰ ਕਹਿਣ ਲੱਗਾ ਇਧਰੋਂ ਆਇਆ ਤੇ ਇਧਰ ਨੂੰ ਜਾਣਾ ਕਿੱਥੇ ਕਿਧਰੋਂ ਆਇਆ ਤੇ ਕਿਧਰ ਨੂੰ ਚੱਲੇ ਹੋ ਮੈਨੂੰ ਦੱਸੋ ਖਾ ਤੇ ਗੁੱਸੇ ਹੋ ਕੇ ਮੁਗਲ ਕਹਿੰਦਾ ਚੁੱਕੀ ਚੱਲ ਤੇ ਤੁਰਿਆ ਆ ਜਲਦੀ ਇਸ ਭਾਰ ਨੂੰ ਦਵਾਰਕਾ ਪਹੁੰਚਾਉਣਾ ਹੈ ਆਂਦਾ ਦਵਾਰਕਾ ਹੈ ਹਾਂ ਆਂਦਾ ਬਸ ਮੈਨੂੰ ਪਤਾ ਲੱਗ ਗਿਆ ਹੁਣ ਇਹ ਦੱਸ ਕਿ ਦਵਾਰਕਾ ਨਗਰੀ ਕਹੇ ਕੇ ਮੁਗਲ ਦਵਾਰਕਾ ਦੇ ਵਿੱਚ ਮਗਲ ਕਦੋਂ ਰਹਿੰਦੇ ਨੇ ਉਹ ਮੈਨੂੰ ਦੱਸ ਤੇਰਾ ਠਿਕਾਣਾ ਕਿੱਥੇ ਹੈ ਤੂੰ ਮੈਨੂੰ ਭੁਲਾਉਂਦਾ ਫਿਰਦਾ ਹੈ ਨਗਰ ਕਾ ਦੇ ਹਾਂਜੀ ਕੰਮ ਕੀ ਪੁੱਛਾ ਨਗਰ ਦੁਆਰਕਾ ਛੁੱਟੀ ਅੰਗਾ ਵਾਹ ਇਹ ਮਖੌਲ ਚੰਗਾ ਮੰਗੇ ਚੌਲ ਤੇ ਕੱਢ ਕੇ ਤੇਰੀ ਦਿੱਤੀ ਮੰਗਿਆ ਮੀਂਹ ਤੇ ਚੁੱਕ ਹਨੇਰੀ ਦਿੱਤੀ ਦਿੰਦਾ ਰਿਹਾ ਤੂੰ ਭਗਤਾਂ ਨੂੰ ਤੰਗੀਆਂ ਹੀ ਘੜੀ ਸੁਖ ਦੀ ਨਾ ਇੱਕ ਵੇਰੀ ਦਿੱਤੀ ਮੈਂ ਕੀ ਆਖਿਆ ਸੀ ਤੂੰ ਕੀ ਲਿਆ ਕੇ ਦਿੱਤਾ ਮੈਨੂੰ ਮੈਨੂੰ ਆਂਦਾ ਸਾ ਮੈਂ ਮੁਗਲ ਮੈਂ ਤੈਨੂੰ ਪਤਾ ਤੇਰਾ ਲੈ ਲਿਆ ਮੈਂ ਤੇਰੇ ਵਚਨ ਹੀ ਪਛਾਣ ਲਏ ਨੇ ਤੇਰੀ ਆਵਾਜ਼ ਪਛਾਣ ਲਈ ਹੈ ਮੇਰਾ ਕਹਿਣ ਤੋਂ ਤੁਹਾਨੂੰ ਮੈਂ ਇੱਕ ਇਸ਼ਾਰਾ ਦਿੱਤਾ ਬ੍ਰਹਮ ਗਿਆਨ ਸਾਰੇ ਪਰਮੇਸ਼ਰ ਹੈ ਸਹੀ ਪਰਮੇਸ਼ਰ ਨੂੰ ਤੱਕਿਆ ਸੁਖ ਹੋ ਗਿਆ ਹੈ ਹੀ ਹੋਰ ਕੋਈ ਨਹੀਂ ਜਦੋਂ ਇੱਥੇ ਕਿਤੇ ਆਏਗਾ ਨਾ ਤੇ ਆਂਦੇ ਨੇ ਸ਼ਾਂਤ ਨਹੀਂ ਹੁੰਦੀ ਫਿਰ ਹੁੰਦੀ ਹੈ ਕਿ ਨਹੀਂ ਜੋ ਬੋਲਤ ਹੈ ਮਰਗ ਮੀਨ ਪੰਖੇਰੂ ਇਧਰੋਂ ਆਵਾਜ਼ ਆਉਂਦੀ ਹੈ ਇਧਰੋਂ ਆਵਾਜ਼ ਆਉਂਦੀ ਹੈ ਫਲਾਣੇ ਨੂੰ ਚੁੱਪ ਕਰਾਓ ਉਹ ਆਂਦਾ ਆਵਾਜ਼ ਕਿਦੀ ਹੈ ਆਵਾਜ਼ ਕਿਦੀ ਹੈ ਜਦ ਸਭੀ ਘਟ ਰਾਮ ਬੋਲੇ ਸਾਰਿਆਂ 'ਚ ਜਦ ਰਾਮ ਬੋਲਦਾ ਤੇ ਆਵਾਜ਼ ਕਿਦੀ ਹੈ ਰਾਮ ਦੀ ਆਵਾਜ਼ ਤੂੰ ਇਹਨੂੰ ਇਹ ਵੇਖ ਕੇ ਰਾਮ ਦੀ ਆਵਾਜ਼ ਆਉਂਦੀ ਹੈ ਦ੍ਰਿਸ਼ਟਾਂ ਵਿੱਚ ਦ੍ਰਿਸ਼ਟ ਵਿੱਚ ਦ੍ਰਿਸ਼ਟੰਤ ਇੱਕੋ ਵਰਤੰਤ ਇੱਕੋ ਤੇ ਇੱਕੋ ਨਰ ਹਰ ਹੈ ਨਾਮ ਦਾਨ ਜਾ ਚੰਚ ਏਕੋ ਨਾਨਕ ਦਇਆਲ ਪੁਰ ਕਿਰਪਾ ਕਰੇ ਵਰਤਦ ਅਵਿਸਾਰੇ ਉਹ ਹੈ ਦ੍ਰਿਸ਼ਟੀ ਵਿੱਚ ਵੀ ਉਹ ਆ ਰਿਹਾ ਆਵਾਜ਼ ਵੀ ਪਰਮੇਸ਼ਰ ਦੀ ਆ ਰਹੀ ਹੈ ਤੇ ਫਿਰ ਆਪੇ ਸੰਤ ਜੀ ਅਸ਼ਾਂਤ ਕਿਵੇਂ ਹੋਈ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਮਨ ਰੇ ਜਿਨ ਆਪਣਾ ਪਰਮ ਗਵਾਤਾ ਇਸ ਕਾ ਭਾਣੇ ਕੋਈ ਨਾ ਭੁਲਾ ਜਨ ਸਗਲੋ ਬ੍ਰਹਮ ਪੁਛਾਤਾ ਜਿਹੜੇ ਆਪਣਾ ਵਹਿਮ ਗਵਾ ਦਿੱਤਾ ਉਹਦੇ ਲਈ ਕੋਈ ਭੁੱਲਿਆ ਹੋਇਆ ਨਹੀਂ ਕੁਝ ਵਿਗੜਦਾ ਨਹੀਂ ਨਾ ਕੁਝ ਬਣਦਾ ਹੀ ਹੈ ਨਾ ਕੋਈ ਖੁੰਝਾ ਹੀ ਹੋਇਆ ਆਪਣਾ ਜਿਨ ਵਹਿਮ ਕੱਢ ਦਿੱਤਾ ਹੈ ਆਪਣਾ ਆਪਣੇ ਤੋਂ ਸਾਰੀ ਚੀਜ਼ ਉਤਪਤ ਹੁੰਦੀ ਹੈ ਇੱਕ ਵਾਰੀ ਦੁਰਯੋਧਨ ਨੂੰ ਭਗਵਾਨ ਮਿਲੇ ਤੇ ਦੁਰਯੋਧਨ ਵੇਖ ਕੇ ਬੋਲੇ ਹੋਏ ਰੁੱਖਾ ਦੁਰਯੋਧਨ ਰੁੱਖਾ ਬਚਨ ਕਰਦਾ ਭਗਵਾਨ ਨੂੰ ਕਹਿੰਦਾ ਤੂੰ ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਤੇ ਸੁਖਾ ਸਾਡਾ ਘਰ ਛੱਡ ਕੇ ਗੋਲਿਆਂ ਸਾਡੇ ਨੌਕਰਾਂ ਦੇ ਘਰ ਰਹਿਣ ਹੱਸ ਬੋਲੇ ਭਗਵਾਨ ਜੀ ਮੇਰਾ ਨਹੀਂ ਆਪਦਾ ਦੁੱਖਾ ਭਾਉ ਜਵੇ ਹਾਜ਼ਰ ਦੇ ਹੋਰੀ ਦੇ ਤੇ ਚਾਹ ਨਾ ਦੁੱਖਾ ਮੇਰੇ ਮਿਲਣ ਦਾ ਚਾਹ ਹੋਰ ਕਿਸੇ ਨੂੰ ਨਹੀਂ ਇਹ ਦੁਰਜੋਧਿਆਂ ਦਾ ਨਹੀਂ ਸਾਨੂੰ ਤਾਂ ਚਾਹ ਹੈ ਸਾਨੂੰ ਸ਼ੌਕ ਵੀ ਬੜਾ ਤੈਨੂੰ ਮਿਲਦਾ ਤੂੰ ਨਹੀਂ ਸਾਨੂੰ ਮਿਲ ਕੇ ਰਾਜੀ ਹੈ ਆਪ ਖੋਤਾ ਤੇ ਵਿੰਦ ਅਗਲੇ ਬੰਨੇ ਵੀ ਉਹ ਜਾ ਜਿਸ ਤਰ੍ਹਾਂ ਦੀ ਨਿਗਾਹ ਇਨਸਾਨ ਦੀ ਸੁਭਾਅ ਹੋਏਗਾ ਸਭ ਦੁਨੀਆ ਉਸ ਤਰ੍ਹਾਂ ਦੀ ਲੱਭੇਗੀ ਮਹਾਂਪੁਰਸ਼ੋ ਭਾਈ ਗੁਰਦਾਸ ਜੀ ਕਹਿੰਦੇ ਜੋ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ ਆਰਸੀ ਹੁੰਦੀ ਸੀ ਅਗੂਠ ਨੂੰ ਹੁੰਦਾ ਸੀ ਛਾਪ ਤੇ ਉਹਦੇ ਵਿੱਚ ਸ਼ੀਸ਼ਾ ਹੁੰਦਾ ਸੀ ਮਾਈਆਂ ਜਦੋਂ ਮਰਜ਼ੀ ਉਹਨੂੰ ਵੇਖ ਲੈਂਦੀਆਂ ਸਨ ਆਂਦਾ ਜੇ ਜਗਤ ਨੂੰ ਵੇਖਣਾ ਹੀ ਤਾਂ ਤੂੰ ਆਪਣੇ ਆਪ ਨੂੰ ਸ਼ੀਸ਼ੇ ਤੋਂ ਵੀ ਵੇਖ ਲਈ ਉਸੇ ਤਰ੍ਹਾਂ ਦਾ ਹੀ ਤੈਨੂੰ ਅੱਗੋਂ ਲੱਭੇਗਾ ਜਗਤ ਜਿਤਨਾ ਦਾ ਤੂੰ ਹੈ ਦਰਜੋਦ ਨੇ ਆਂਦਾ ਤੂੰ ਨਹੀਂ ਸਾਡੇ ਨਾਲ ਬਣਾ ਕੇ ਬੈੰਦਾ ਸਾਡੀ ਤੇਰੇ ਨੂੰ ਗੱਲ ਨਹੀਂ ਸਿਖਾਉਂਦੀ ਨਾ ਸਾਡੇ ਤੂੰ ਰਲ ਕੇ ਬੈਣਾ ਗੁਰੂ ਕ੍ਰਿਸ਼ਨ ਭਗਵਾਨ ਮਹਾਰਾਜ ਕਹਿੰਦੇ ਹਨ ਨਹੀਂ ਦਰਜੋਦਨ ਮੇਰੇ 'ਚ ਕੋਈ ਕਸੂਰ ਨਹੀਂ ਤੇਰੇ ਵਿੱਚ ਹੀ ਨਹੀਂ ਮੇਰੇ ਮਿਲਣ ਦਾ ਚਾਹ ਹੈ ਨਹੀਂ ਇਸ ਗੱਲ ਤੇ ਬਜ਼ੁਰਗ ਹੋ ਗਿਆ ਆਂਦੇ ਨੇ ਚੰਗਾ ਫਿਰ ਨਿਤਾਰ ਲਵਾਂਗਾ ਕਿਸੇ ਵੇਲੇ ਸਤਵਜਨ ਵੇਖ ਲਿਓ ਜਦੋਂ ਮਰਜ਼ੀ ਹੈ ਕੋਈ 10 5 7 ਦਾ ਖੈਰ ਕੇ ਤੇ ਬੈਠੇ ਹੋਏ ਅਸਰਾ ਸਭਾ ਲੱਗੀ ਹੋਈ ਤੇ ਮਹਾਰਾਜ ਕ੍ਰਿਸ਼ਨ ਭਗਵਾਨ ਆਂਦੇ ਨੇ ਦਰਜੋਦਨ ਕਹੇ ਹਾਂ ਜੀ ਮੇਰਾ ਜੀ ਕਰਦਾ ਹੈ ਇੱਕ ਸੁਲਝਿਆ ਹੋਇਆ ਇਨਸਾਨ ਸਮਾਜਿਕ ਤੌਰ ਤੇ ਵੀ ਇਨਸਾਨੀਅਤ ਤੌਰ ਤੇ ਵੀ ਬਰਾਦਰੀ ਤੌਰ ਤੇ ਵੀ ਵਿਦਵਾਨ ਪਜਨੀਕ ਸਾਰੇ ਗੁਣ ਸੰਪੰਨ ਹੋਣ ਤੇ ਮੇਰਾ ਜੀ ਕਰਦਾ ਇਹੋ ਜਿਹੇ ਆਦਮੀ ਦਾ ਦਰਸ਼ਨ ਕਰਾਂ ਕਿਤੇ ਲਿਆ ਕੇ ਭਲਾ ਦੁਨੀਆ ਸਾਰੇ ਫੇਰ ਚੱਕਰ ਲਾ ਆਂਦਾ ਇਹ ਸਤ ਬਚਨ ਉਹ ਤੁਰ ਗਿਆ ਉਹ ਤੁਰ ਗਿਆ ਤੇ ਪੁੱਛੋ ਜੁਧਿਸ਼ਟਰ ਨੂੰ ਕਹਿੰਦੇ ਨੇ ਜੁਧਿਸ਼ਟਰ ਤੂੰ ਵੀ ਆ ਸਤ ਬਚਨ ਮਹਾਰਾਜ ਦੱਸੋ ਜਿਹੜਾ ਸਭ ਤੋਂ ਨਿਲ ਇਨਸਾਨ ਨਾ ਸਮਾਜ ਤੌਰ ਤੇ ਨਾ ਇਨਸਾਨੀਅਤ ਤੌਰ ਤੇ ਕੋਈ ਵੀ ਗੁਣ ਨਹੀਂ ਥਰਡ ਕਲਾਸ ਦਾ ਇਨਸਾਨ ਜਿਹੜਾ ਨਾ ਉਹ ਤੂੰ ਲਿਆ ਹਾਂਜੀ ਸਤਬੰਦ ਹੁਣ ਤੁਰ ਗਏ ਹਨ ਭਲੇ ਬੁਰੇ ਭਲਾ ਬੁਰਾ ਪਰਵੰਨਿਆ ਪਾਲਣ ਗਏ ਨਾ ਦ੍ਰਿਸ਼ਟ ਸਰੇਖਾ ਆਪਣੀ ਨਿਗਾਹ ਨਾਲ ਲੱਗੇ ਨੇ ਪਾਲਣ ਹੁਣ ਨਿਗਾਹ ਨਾਲ ਪਾਲਣ ਲੱਗੇ ਨੇ ਕਾਫੀ ਮਹੀਨੇ ਬਾਅਦ ਆ ਗਏ ਦੋਵੇਂ ਹੀ ਇਸ ਤਰ੍ਹਾਂ ਲੱਗੀ ਹੋਈ ਸਭਾ ਵਿੱਚ ਆ ਗਏ ਨਮਸਕਾਰ ਕੀਤੀ ਭਗਵਾਨ ਆਂਦੇ ਨੇ ਆਓ ਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਬਹੁਤ ਅੱਛਾ ਇਨਸਾਨ ਵੀ ਦੱਸਨੇ ਆ ਦਰਸ਼ਨ ਕਰਾਉਨੇ ਆ ਤੇ ਬਹੁਤ ਹੌਲਾ ਵੇਲਦਾ ਇਨਸਾਨ ਵੀ ਉਹਦਾ ਦਰਸ਼ਨ ਕਰਾਉਨੇ ਆ ਸਭ ਮਾਈ ਭਾਈ ਬਹਿ ਗਏ ਦਰਜੋਦਨ ਨੂੰ ਆਂਦੇ ਹਾਂ ਜੀ ਇਹ ਦੱਸੋ ਕਿਹੜਾ ਆਦਮੀ ਆਂਦਾ ਤੁਸੀਂ ਕੋਈ ਸਾਧੂ ਮਹਾਪੁਰਸ਼ ਆਂਦਾ ਜੀ ਸਾਰੀ ਦੁਨੀਆ ਦਾ ਚੱਕਰ ਲਾਇਆ ਬਾਜ਼ਾਰਾਂ 'ਚ ਘਰ ਘਰ ਕੂਚੇ ਕੂਚੇ ਗਲੀ ਗਲੀ ਵਿੱਚ ਮੈਂ ਸਾਰੇ ਟੂਰ ਕੀਤਾ ਤੇ ਫਿਰ ਕੋਈ ਨਹੀਂ ਲੱਭਾ ਹੋ ਗਿਆ کوئی لبا نہیں جتنا نہ تسا کیا اچھا کوئی نہیں ہے کوئی نہیں بات ہوئی ہے کوئی ہے ہی نہیں ہو جا کوئی نہیں جی اچھا چلو بہ جا یہ بہ گیا تو مڑ کے جوڈیشل کہیں دے تو آ دسو اے تینو کیا سی سب تو ہولے میل دا انسان جڑا نہ جنوں کوئی بھی نہ چاہتا ہو کوئی نہ جانے ਕੋਈ ਨਾ ਮੰਨੇ ਜਿਹਨੂੰ ਕੋਈ ਵੀ ਨਾ ਮੰਨਦਾ ਤੇ ਜਾਣਦਾ ਹੋਏ ਥਰ ਕਲਾਸ ਦਾ ਇਨਸਾਨ ਹੋ ਲਿਆ ਤੂੰ ਦਾ ਕਿਹੜਾ ਆਂਦਾ ਆਂਦਾ ਜੀ ਮੈਂ ਵੀ ਸਾਰੀ ਦੁਨੀਆ ਹੀ ਗਰੀ ਹੈ ਫੇਰ ਆਂਦਾ ਇਹੋ ਜਿਹਾ ਕੋਈ ਨਹੀਂ ਲੱਭਾ ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਹੈ ਦਰਜੋਦਨ ਤੂੰ ਮੰਨ ਲੈ ਹੁਣ ਗੱਲ ਇਹ ਕਿਹੜੀ ਜਿਹੜੀ ਤੂੰ ਬੁਝੇ ਹੋ ਚੁੱਕਾ ਸੀ ਕਿ ਤੇਰਾ ਕਸੂਰ ਹੈ ਹੁਣ ਤੂੰ ਮੰਨ ਲੈ ਕਿ ਮੇਰਾ ਕਸੂਰ ਹੈ ਇਹ ਕਿਸ ਤਰ੍ਹਾਂ ਇਹ ਤੂੰ ਇਸ਼ਾਰਾ ਨਹੀਂ ਸਮਝਦਾ ਯੁਧਿਸ਼ਟਰ ਆਂਦਾ ਮੈਨੂੰ ਕੋਈ ਬੁਰਾਈ ਨਹੀਂ ਲੱਭਾ ਮੈਥੋਂ ਬੁਰਾ ਨਾ ਦਿਸ਼ਟੇ ਕੋਈ ਮੇਰੇ ਨਾਲੋਂ ਕੋਈ ਬੁਰਾ ਨਹੀਂ ਤੇ ਤੂੰ ਤੂੰ ਆਨੇ ਚੰਗਾ ਹੀ ਕੋਈ ਨਹੀਂ ਹਾਂ ਫਿਰ ਸਾਬ ਲਾਲ ਲਾਲ ਲਾ ਮੇਰਾ ਕਹਿਣ ਤੋਂ ਭਾਵ ਸੀ ਸਭ ਆਪਣੇ ਆਪ ਤੋਂ ਚੱਲੇਗੀ ਇਹ ਚੀਜ਼ ਅੱਗੇ ਕੁਝ ਵੀ ਨਹੀਂ ਜਿਤਨਾ ਜੇ ਤੁਸੀਂ ਹੋ ਅੱਗੇ ਉਹਦਾ ਹੀ ਪਾਸੇਗਾ ਇਹਦਾ ਪ੍ਰਮਾਣ ਦਿੰਦੇ ਹੋਏ ਸੁਖਦੇਵ ਜੀ ਪੰਡਿਤ ਸੁਖਦੇਵ ਜੀ ਅਧਿਆਤਮ ਪ੍ਰਕਾਸ਼ ਐਉਂ ਕਹਿੰਦੇ ਹਨ ਮੁਖ ਦਾ ਆਭਾਸ ਜੈਸੇ ਦਰਪਨ ਮੈਂ ਦੇਖੀਆ ਜਿਤਨਾ ਮੂੰਹ ਸ਼ੀਸ਼ੇ ਤੋਂ ਵੀ ਵੇਖੀਦਾ ਤੇ ਮੁਖ ਤੇ ਨਾ ਨਿਆਰੋ ਤਾਹੇ ਗਨੀਅਤ ਘਾਤ ਮੈਂ ਮੂੰਹ ਨਾਲ ਨਿਆਰਾ ਨਹੀਂ ਹੁੰਦਾ ਉਹ ਅੱਗੇ ਅੱਗੇ ਜਿਹੜਾ ਪ੍ਰਤੀਬਿੰਬ ਪਿੰਡ ਹੈ ਮੂੰਹ ਵਰਗਾ ਹੀ ਹੁੰਦਾ ਨਾ ਤੇ ਤਾਸੇ ਬ੍ਰਹਮ ਚੇਤਨ का बुद्ध में आभास परियो ਜੋ ਚੇਤਨ ਸੱਤਾ ਹੈ ਭਗਵਾਨ ਈਸ਼ਵਰ ਜੀ ਨੂੰ ਕਰਕੇ ਅਸੀਂ ਬੁਲਾਉਂਦੇ ਹਾਂ ਇਸ ਸਰੀਰ ਵਿੱਚ ਉਹਦਾ ਅਕਸ ਹੈ ਤੇ ਕਾਹੀ ਕੋ ਕਹਾ ਕਿ ਜੀਵ ਬਹੁ ਵਿਦ ਬਾਤ ਮੈਂ ਇਸ ਕਰਕੇ ਅਸੀਂ ਆਨੇ ਹਾਂ ਜੀ ਅਸੀਂ ਜੀਜ ਹੋਏ ਜੀ ਜੀਜ ਹੋਏ ਸੀ ਮਹਾਰਾਜ ਜੀਜ ਹੋਏ ਇਹ ਜੀ ਕਿਉਂ ਨਹੀਂ ਹੈ ਤੇ ਬ੍ਰਹਮ ਇਹਦੇ ਵਿੱਚ ਬ੍ਰਹਮ ਦਾ ਅਕਸ ਉਹ ਜੀ ਕਿਉਂ ਆਉਂਦੇ ਨੇ ਇਹ ਕੁਸੰਗਤ ਹੋ ਗਈ ਨੇ ਹੌਲਿਆ ਲੋਕਾਂ ਦੀ ਕੁਸੰਗਤ ਹੋ ਗਈ ਕਮਜ਼ੋਰ ਹੋ ਗਿਆ ਇਹ ਫੇਰ ਚੰਗਾ ਕਿਵੇਂ ਬਣ ਜਾਏਗਾ ਜਾਸੇ ਦਰਪਣ ਕੇ ਹਟਾਏ ਪ੍ਰਤੀਬਿੰਬ ਮਿਟ ਜਾ ਤਾਸੇ ਬ੍ਰਹਮ ਕੇ ਵਿਚਾਰੇ ਜੀਵ ਮਿਟ ਜਾਤ ਹੈ ਸ਼ੀਸ਼ਾ ਧਰ ਦਈਏ ਜੋ ਅਗਲਾ ਵਜੂਦ ਜਿਹੜਾ ਅੱਗੇ ਕਿੱਧਰ ਗਿਆ ਜਦੋਂ ਸ਼ੀਸ਼ਾ ਰੱਖ ਦਿਓ ਅਗਲਾ ਜਿਹੜਾ ਪ੍ਰਤੀਬਿੰਬ ਉਹ ਕਿੱਧਰ ਗਿਆ ਮੁੱਕ ਗਿਆ ਐਸੇ ਹੀ ਜਦੋਂ ਬ੍ਰਹਮ ਦੀ ਵਿਚਾਰ ਸਿਮਰਨ ਕਰੇਗਾ ਸਿਮਰਨ ਕਰੇਗਾ ਤੇ ਉਦੋਂ ਸਿਮਰਨ ਕਰਦਿਆ ਕਰਾਂਦਿਆ ਕਰਦਿਆ ਇਸ ਨੂੰ ਉਹ ਇੱਕ ਲੋ ਆਏਗੀ ਉਹ ਲੋ ਆਏਗੀ ਜਿੱਥੋਂ ਸਾਰੇ ਵੈਰੀ ਵੇਂਦਾ ਜਾਂ ਦੁਸ਼ਮਣ ਵੇਂਦਾ ਜਾਂ ਕੋਈ ਵੇਂਦਾ ਕਿਸੇ ਨੂੰ ਅਲਾਦਾ ਅਲਾਦਾ ਕਰਕੇ ਆਪਣੀ ਅਕਲ ਨਾਲ ਵੇਂਦਾ ਸਾਰਿਆਂ ਵਿੱਚ ਹੀ ਪਰਮੇਸ਼ਰ ਲੱਭ ਜਾਏਗਾ ਜਦੋਂ ਸਾਰਿਆਂ ਹੀ ਪਰਮੇਸ਼ਰ ਲੱਭ ਗਿਆ ਫਿਰ ਨਾ ਕੋਈ ਨਾ ਕੋਈ ਵੈਰੀ ਤੇ ਨਾ ਹੀ ਬਗਾਨਾ ਵੈਰੀ ਕੌਣ ਹੋਇਆ ਬਗਾਨਾ ਕੌਣ ਹੋਇਆ ਇਸ ਕਰਕੇ ਆਪਣਾ ਕਸੂਰ ਹੈ ਭਾਈ ਜੀ ਕਹਿੰਦੇ ਹਨ ਗਰਜੋ ਗੁਰ ਬੁਰਾ ਨਾ ਕੋਈ ਜੁਦਿਸ਼ਟਰਾ ਤੇ ਦੁਰਜੋਧਨ ਕੋਈ ਭਲਾ ਨਾ ਦੇਖੈ ਜੁਦਿਸ਼ਟਰ ਨੂੰ ਕੋਈ ਬੁਰਾਈ ਨਹੀਂ ਲੱਭਾ ਸਾਰੀ ਦੁਨੀਆ 'ਚ ਤੇ ਦੁਰਜੋਧਨ ਨੂੰ ਕੋਈ ਚੰਗਾ ਹੀ ਨਹੀਂ ਲੱਭਾ ਇਹ ਕਿਹਦਾ ਕਸੂਰ ਹੋਇਆ ਅੱਖੀਆਂ ਦਾ ਮੇਰਾ ਕਸੂਰ ਮੈਂ ਹਾਂ ਇਸ ਤਰ੍ਹਾਂ ਦਾ ਹੋਣਾ ਇਸ ਕਰਕੇ ਮੈਨੂੰ ਹੌਲੀ ਨਜ਼ਰ ਆਉਂਦੀ ਹੈ ਅੱਖਾਂ ਅੱਗੇ ਜਿਸ ਤਰ੍ਹਾਂ ਦਾ ਤੁਸੀਂ ਸ਼ੀਸ਼ਾ ਲਾਓ ਉਸੇ ਤਰ੍ਹਾਂ ਦੀ ਅੱਗੇ ਦੁਨੀਆ ਹੈ ਦੁਨੀਆ ਦਾ ਉਹ ਪੜ ਦਿੰਦੇ ਤੇ ਹੋਰ ਰੁਕਦਾਨ ਪਰ ਇਹਦੇ ਵਿੱਚ ਗਹਿਰਾਈ ਬੜੀ ਹੈ ਦੁਨੀਆ ਦਾ ਮਜ਼ਾ ਲੈ ਲੋ ਦੁਨੀਆ ਤੁਹਾਰੀ ਹੈ ਤੂੰ ਬਣਾਈ ਹੋਈ ਹੈ ਦੁਨੀਆ ਵੈਰੀ ਤੂੰ ਬਣਾਏ ਹੋਏ ਨੇ ਕਿਸੇ ਨੂੰ ਸੱਜਣ ਬਣਾਇਆ ਹੈ ਯਾਦ ਰੱਖ ਭਲਾ ਬੁੱਧਾ ਤਿਸਰੇ ਆਖਦਾ ਕਿਸੇ ਬੰਨੇ ਬੜਾ ਭਲਾ ਆਦਮੀ ਆਂਦਾ ਇੱਕ ਨੂੰ ਬੜਾ ਸ਼ਰੀਫ ਹੈ ਇੱਕ ਬੰਦੇ ਤੂੰ ਚੰਗਾ ਆ ਮੈਂ ਆਪਣੀ ਜਿਹੜਾ ਤੈਨੂੰ ਫਿੱਟ ਬਈਦਾ ਉਹ ਬੜਾ ਚੰਗਾ ਹੋ ਗਿਆ ਤੇ ਜਿਹੜਾ ਤੈਨੂੰ ਫਿੱਟ ਨਹੀਂ ਉਹ ਫਿਰ ਬੁਰਾ ਹੋ ਗਿਆ ਤੇਰੇ ਚ ਕਸੂਰ ਹੈ ਫਲਾ ਬੁਦਾ ਤਿਜਰ ਆਖਦਾ ਜਿਤ ਰਹਾ ਦੂ ਮੈਂ ਜਿੰਨਾ ਜਰ ਦੁਆਦ ਹੈ ਇਹ ਚ ਉਹਨਾਂ ਜਰ ਭਲਾ ਬੁਰਾ ਬੰਦਾ ਉਹ ਫਲਾਣਾ ਬਹੁਤ ਪਾਲਾ ਹੈ ਉਹ ਬੜਾ ਬੁਰਾ ਉਹ ਬੜਾ ਬੁਰਾ ਕਬੀਰ ਜੀ ਕੋਲ ਇੱਕ ਸੰਤ ਆਇਆ ਨਮਸਕਾਰ ਕਰਕੇ ਬਹਿ ਗਏ کبیر جی آتے رہے مہاراج جی آپ نہ گراؤں کہاں سے رہتے ہیں کس جگہ بسرام کرتے ہو ہاں جی ہم تو سنت ہوتے ہیں سانو ساڈے تو سبو ساڈے تے پرسنسا کرو شاباش دیو تواڈے نال دیاں اسی تواڈے نال دیاں متراں تواڈے کبیر جی آندا ہے ایک شرط ہے پھر تو متر ہے میرا متر او ہے کیڑا کبیر ਜਿਹੜਾ ਜਾਣੇ ਕਬੀਰ ਸਭ ਦਾ ਹਮ ਬੁਰਾ ਮੈਂ ਸਾਰਿਆਂ ਨਾਲੋਂ ਬੁਰਾ ਹਮ ਤਾਜ ਭਲੋ ਸਭ ਕੋ ਮੈਨੂੰ ਛੱਡ ਕੇ ਸਾਰੀ ਦੁਨੀਆ ਹੀ ਚੰਗੀ ਹੈ ਹਮ ਤਾਜ ਮੈਨੂੰ ਛੱਡ ਕੇ ਸਭ ਦੁਨੀਆ ਹੀ ਚੰਗੀ ਹੈ ਜਿਨ ਐਸਾ ਕਰ ਜਾਣਿਆ ਮੀਤ ਹਮਾਰਾ ਸੋ ਜਿਨ ਐਸਾ ਕਰ ਜਾਣਿਆ ਮੀਤ ਹਮਾਰਾ ਮੇਰਾ ਮਿੱਤਰ ਹੈ ਸਾਡਾ ਤਾਂ ਮਿੱਤਰ ਉਹ ਹੈ ਜਿਹੜਾ ਇਹ ਵੇਖੇ ਮੇਰੇ ਨਾਲੋਂ ਸਭ ਦੁਨੀਆ ਚੰਗੀ ਮੈਂ ਹੀ ਬੁਰਾ ਮੈਥੋਂ ਬੁਰਾ ਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਥੋਂ ਬੁਰਾ ਨਾ ਦਿਸੈ ਕੋਈ ਮੇਰੇ ਨਾਲੋਂ ਕੋਈ ਹੋਰ ਬੁਰਾ ਨਹੀਂ ਲੱਭਦਾ ਤੀਸਰੇ ਪਾਤਸ਼ਾਹ ਕਹਿੰਦੇ ਨੇ ਹਮ ਨਹੀਂ ਚੰਗੇ ਮੈਂ ਨਹੀਂ ਚੰਗਾ ਇਹ ਹੋਰ ਇਹ ਬੁਰਾ ਨਾ ਕੋਈ ਪਰਵਤ ਨਾਨਕ ਤਾਰੇ ਸੋਏ ਮੈਂ ਬੁਰਾ ਸਭ ਤੋਂ ਫੇਰ ਵੇਖੋ ਠੰਡ ਪੈਂਦੀ ਐ ਕਿ ਨਹੀਂ ਜਿਹੜਾ ਨੇ ਮਨ ਖਲੋਂਦਾ ਨਹੀਂ ਆਰਾਮ ਨਹੀਂ ਆਉਂਦਾ ਇਸ ਕਰਕੇ ਨਹੀਂ ਆਉਂਦਾ ਤੁਹਾਡੇ ਤੇ ਕਿਰਨਾ ਬੈਠਾ ਕਿਤਰਾ ਤੁਰਦਾ ਕਿਤਰਾ ਉੱਠਦਾ ਕਿਤਰਾ ਆ ਕਿਤਰਾ ਇਹ ਪਰਮੇਸ਼ਰ ਨੇ ਲਾਏ ਹੋਏ ਨੇ ਮੇਰੇ ਲੱਗੇ ਨੇ ਜਿੱਥੇ ਜਿੱਥੇ ਲਾਏ ਨੇ ਲੱਗੇ ਨੇ ਇਹ ਰੱਬ ਦੇ ਉੱਤੇ ਵੀ ਉਹਦੇ ਉੱਤੇ ਵੀ ਕਿਰਨਾ ਜਾਂਦੀ ਹੈ ਹੁਣ ਇਸ਼ਾਰਾ ਸਮਝ ਲਿਓ ਜੇ ਮੈਂ ਕਹਾ ਕੋਈ ਆ ਕਾਲਾ ਹੈ ਆ ਅੰਨ ਹੈ ਆ ਲੰਗੜਾ ਹੈ ਆ ਲੂਲਾ ਹੈ ਤੇ ਇਹ ਕਿਹਦੇ ਤੇ ਕਰਨਾ ਹੋ ਗਈ ਜੇ ਮੈਂ ਕਹਾ ਇਹ ਸਪੀਕਰ ਅੱਛਾ ਨਹੀਂ ਤੇ ਆਪ ਬਣਦਾ ਕਾਰੀਗਰ ਦੀ ਨਿੰਦਿਆ ਹੋ ਗਈ ਜੇ ਮੈਂ ਕਹਾ ਇਹ ਵਾਜਾ ਕੁਝ ਨਹੀਂ ਤੋਲ ਕੀ ਕੁਝ ਨਹੀਂ ਤੇ ਆਪ ਬਣਦੇ ਨੇ ਕਾਰੀਗਰ ਦੀ ਨਿੰਦਿਆ ਹੋ ਗਈ ਇਥੋਂ ਖੜੇ ਜਾਂਦੇ ਨੇ ਇਨਸਾਨ ਇਹ ਕਿਰਨਾ ਕਰਦੇ ਹਨ ਜਦੋਂ ਕਿਰਨਾ ਕਰਦੇ ਨੇ ਉਦੋਂ ਬਸ ਇਹ ਫੜੇ ਗਏ ਫਿਰ ਕਾਰੀਗਰ ਦੀ ਨਿੰਦਿਆ ਹੋ ਗਈ ਪਰਮੇਸ਼ਰ ਨੇ ਬਣਾਏ ਹੋਏ ਨੇ ਜਿੱਥੇ ਲੱਗੇ ਹੋਏ ਨੇ ਲੱਗੇ ਹੋਏ ਨੇ ਜਿੱਤ ਜਿੱਤ ਲਾਗਾ ਜਿੱਤ ਜਿੱਤ ਲਾਏ ਤਿੰਨ ਤਿੰਨ ਲੱਗਣਾ ਨਾ ਕੋਈ ਮੂੜ ਨਹੀਂ ਕੋਈ ਸਿਆਣਾ ਜਿੱਥੇ ਲਾਏ ਨੇ ਲੱਗੇ ਅਰੋਜ ਪੜਦੇ ਆ ਸੱਚਾ ਸ਼ਾਹੋ ਹਮਾਰਾ ਤੂੰ ਧਨੀ ਸਭ ਜਗਤ ਵਣਜਾਰਾ RAM ਰਾਜੇ ਸਭ ਭਾਂਡੇ ਤੁਝੇ ਸਾਜਿਆ ਭਾਂਡੇ ਤੂੰ ਬਣਾਏ ਹੋਏ ਨੇ ਵਿੱਚ ਵਸਤ ਹਰ ਥਾਰਾ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ ਇਹਨਾਂ ਦਾ ਕੀ ਹਥਿਆਰ ਹੈ ਜਿਹੜੀ ਭਾਂਡੇ 'ਚ ਵਸਤੂ ਪਾਈ ਆ ਉਹ ਪਈ ਨਿਕਲਦੀ ਹੈ ਇਸ ਕਰਕੇ ਮਹਾਪੁਰਸ਼ਾ ਬੜਾ ਗਰੀਬ ਹੋਣਾ ਪਵੇਗਾ ਕਿਸੇ ਵੀ ਨਿੰਦਿਆ ਤੇ ਬੰਦੇ ਦੀ ਨਹੀਂ ਪਰਮੇਸ਼ਰ ਦੀ ਹੋ ਗਈ ਜਦੋਂ ਕਿਸੇ ਵਜੂਦ ਦੀ ਨਿੰਦਿਆ ਕਰੋਗੇ ਰੱਬ ਦੀ ਹੋ ਗਈ ਇਥੋਂ ਬਚਣ ਲਈ ਮਹਾਰਾਜ ਕਹਿੰਦੇ ਨੇ ਬਚੋ ਚਿੱਤਰ ਅਵਚਿੱਤਰ ਬਾਵਨ ਅਖੀ ਕਹਿੰਦੇ ਹਨ ਇਹ ਅਵਚਿਹਰਾ ਆ ਚਿੱਤਰਕਾਰੀਆਂ ਜਿਵੇਂ ਹੋਈ ਹੋਈ ਹੈ ਇਹਦੇ ਵੱਲ ਨਾ ਤੱਕੋ ਆ ਚਿੱਤਰਕਾਰੀ ਹੋਈ ਹੋਈ ਹੈ ਅੱਖੀਆਂ ਮੂੰਹ ਨੱਕ ਨੂੰ ਵੇਖ ਵੇਖ ਕੇ ਖਤਮ ਹੋ ਚੱਲੇ ਨੇ ਲੋਕੀ ਸ਼ੀਸ਼ਿਆਂ ਵਿੱਚ ਆਂਦਾ ਇਹ ਨਾ ਤੱਕ ਕੀ ਤੱਕਾ ਤਜ ਚਿੱਤਰੈ ਚਿੱਤਰਕਾਰੀ ਨੂੰ ਨਾ ਵੇਖ ਤਜ ਚਿੱਤਰੈ ਚਿਤਰਾਖ ਚ ਤੇਰਾ ਚਿੱਤਰਕਾਰ ਦੀ ਸਿਫਤ ਕਰ ਚਿੱਤਰਕਾਰ ਦੀ ਬੋਲਿਆ ਬਣਾਉਣ ਵਾਲਿਆ ਆਪ ਨਾਮ ਤਾਂ ਮੂਰਤਾ ਨਾਮ ਸਭਰਾ ਆਈਆਂ ਕੁਛ ਉੱਚੇ ਥਾਂ ਕੋਈ ਗੁੰਡੀਆਂ ਹਰ ਪਈਆਂ ਇਹ ਟੁਰਿਆ ਜਾਂਦਾ ਥੱਲੇ ਨੂੰ ਤੇ ਨਾਲੇ ਵੇਖੀ ਜਾਂਦਾ ਉਹ ਇਸ ਨੂੰ ਮੁਖਾਤਬ ਕਰਕੇ ਕਹਿੰਦੀਆਂ ਨੇ ਬਾਬਾ ਸਿੱਧਾ ਜਾਇਆ ਕਰ ਸਿੱਧਾ ਤੁਰਿਆ ਕਰ ਕੀ ਗੱਲ ਪੁੱਤਰੋ ਧੀਓ ਭੈਣੋ ਕੀ ਗੱਲ ਐ ਤੂੰ ਸਾਡੇ ਵੱਲ ਨਾ ਅੰਦਰ ਨਹੀਂ ਐ ਹੋਰ ਕੌਣ ਹੈ ਐ ਜਿਹਦਾ ਤੁਹਾਨੂੰ ਪਤਾ ਹੀ ਨਹੀਂ ਮੈਂ ਉਹਦੇ ਵੱਲ ਤੱਕ ਨਾ ਜਿਹਦਾ ਤੁਹਾਨੂੰ ਪਤਾ ਹੀ ਨਹੀਂ ਹੈ ਹੋਰ ਇੱਥੇ ਕਿਹੜਾ ਹੈ ਇਹ ਪੁੱਤਰ ਜਿਹਦਾ ਤੁਹਾਨੂੰ ਪਤਾ ਹੀ ਐ ਮੈਂ ਤੁਹਾਡੇ ਵਿੱਚੋਂ ਦੀ ਹੋਰ ਕੁਝ ਤੱਕ ਨਾ ਉਹ ਬੱਚਿਓ ਹੈਰਾਨ ਨਾ ਹੋ ਕਿ ਮੈਂ ਕਿਆ ਦੇਖਦਾ ਹੂੰ ਮੈਂ ਤੇ ਉਸ ਉਹ ਮਸਵਰ ਕੀ ਮੈਂ ਕਲਮ ਦੇਖਦਾ ਮੈਂ ਤੁਹਾਡੇ ਵੱਲ ਨਹੀਂ ਦੇਖਦਾ ਤੁਹਾਡੇ ਵਿੱਚੋਂ ਵੀ ਹੋਰ ਕੁਝ ਵੇਖਦਾ ਇਹ ਹੈ ਆਰਾਮ ਤੇ ਸ਼ਾਂਤ ਬ੍ਰਹਮ ਦ੍ਰਿਸ਼ਟੀ ਕਹਿੰਦੇ ਨੇ ਸਾਡੇ ਵਿੱਚ ਕੋਈ ਨਹੀਂ ਇਹ ਤੁਹਾਨੂੰ ਨਹੀਂ ਲੱਭਦਾ ਤੁਹਾਡੇ ਵਿੱਚ ਕੀ ਆ ਤੁਹਾਨੂੰ ਨਹੀਂ ਲੱਭਦਾ ਤੁਹਾਡੇ ਵਿੱਚ ਕੀ ਆ ਮੈਨੂੰ ਲੱਭਦਾ ਤੁਹਾਡੇ ਵਿੱਚ ਕੀ ਆ ਇਹ ਕੌਣ ਆ ਸੀ ਤੂੰ ਰਾਮ ਕੀ ਅੰਸ਼ ਕਿਆ ਵੀ ਤੂੰ ਰਾਮ ਕੀ ਅੰਸ਼ ਰੱਬ ਦੀ ਅੰਸ਼ ਹੋ ਤੂੰ ਐਵੇਂ ਨਾ ਤੂੰ ਕਰਿਆ ਕਰ ਖਾਨ ਧਿਆਨ ਕਰਕੇ ਤੁਰਿਆ ਕਰ ਕਬੀਰ ਆਂਦਾ ਮੈਂ ਧਿਆਨ ਥਾਨ ਨੂੰ ਕਰਕੇ ਕਿਉਂ ਤੁਰਾਂ ਕਬੀਰ ਆਠ ਜਾਮ ਚਾ ਸੱਚ ਘਰੀ ਅੱਠ ਜਾਮ ਅੱਠੇ ਪੈਰ 64 ਘਰੀਆਂ ਤਵਾ ਨਿਰਖਤ ਰਹਿ ਜੀਓ ਮੈਂ ਨਿਰਖ ਕਰਦਾ ਰਹਿਣਾ ਅੱਠੇ ਪੈਰ 64 ਘਰੀਆਂ ਨਿਰਖ ਕਰਦਾ ਰਹਿਣਾ ਤੇ ਲੀਜਾ ਲੋਇਨ ਕਿਉਂ ਕਰੋ ਸਭ ਘਟ ਦੇਖੋ ਮੈਂ ਆਖਿਆ ਠਾਹ ਕਿਉਂ ਕਰਕੇ ਤੁਰਾਂ ਮੈਂ ਆਪਣਾ ਪਿਓ ਵੇਨਾ ਸਾਰਿਆਂ ਨੂੰ ਮੈਂ ਰੱਖੀਏ ਠਾਂ ਕਰ ਮੈਂ ਤੁਹਾਡੀ ਚਮੜੀ ਵੱਲ ਨਹੀਂ ਪੁੱਤਰ ਵੇਖਦਾ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਮੈਂ ਉਹ ਵੇਖਦਾ ਅਏ ਅਸੀਂ ਕੌਣ ਅਏ ਤੁਸੀਂ ਇੱਕ ਓੰਕਾਰ ਤੁਸੀਂ ਖੁਦਾ ਤੁਸੀਂ ਰੱਬ ਦੀ ਅੰਸ਼ ਇਹੋ ਜੀ ਨਾ ਗੱਲ ਆਂਦਾ ਮੈਨੂੰ ਮੇਰੇ ਵੇਖਣ ਵਿੱਚ ਤਾਂ ਤੁਸੀਂ ਨਹੀਂ ਨਾ ਮੈਂ ਜੋ ਕੁਝ ਵੇਖਦਾ ਮੈਂ ਉਹ ਦੱਸਦਾ ਇਹ ਹੈ ਬ੍ਰਹਮਨੇਸ਼ ਮੈਂ ਇਹ ਤੱਕ ਦਾ ਪੁੱਤਰ ਇਹ ਕਿਥੋਂ ਪ੍ਰਾਪਤੀ ਤੈਨੂੰ ਹੋਈ ਹੁਣ ਇਹ ਇਹਦੀ ਸਲਾਹ ਰਹਿ ਲੈ ਲੋ ਮਾਰੂ ਵਿੱਚ ਪੰਜਵਾਂ ਪਾਤਸ਼ਾਹ ਕਹਿੰਦਾ ਹੈ ਕਈ ਬਕੁੰਠ ਨਹੀਂ ਲਵਾ ਲਾਗੇ ਇਸ ਸੁਖ ਦੇ ਜਿੱਥੇ ਮੈਨੂੰ ਸੁਖ ਇਹ ਹੋਇਆ ਨਾ ਕਈ ਬਕੁੰਠ ਨਹੀਂ ਲਵੀ ਲਵਾ ਲਾਗੇ ਮੁਕਤ ਬੱਪੜੀ ਵੀ ਗਿਆਨੀ ਤਾਗੇ ਜਿਹਨੂੰ ਇਹ ਦਰਸ਼ਨ ਹੁੰਦਾ ਨਾ ਉਹ ਮੁਕਤ ਨੂੰ ਨਹੀਂ ਚਾਹੁੰਦੇ ਹੌਲੇ ਮੇਲ ਦੇ ਲੋਕ ਮੁਕਤ ਚਾਹੁੰਦੇ ਹਨ ਕਦੇ ਲਿਖਿਆ ਨਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮੈਂ ਨਹੀਂ ਰਾਜ ਚਾਹੁੰਦਾ ਨਾ ਮੁਕਤ ਚਾਹਨਾ ਮੈਂ ਪ੍ਰੀਤ ਚਾਹਨਾ स्वर्ग मुक्त बैकुंठ सब बाछे नित आशा आस करीजै हर दर्शन के जन मुक्त न मांगै नित दर्शन तृप्त मन भीजै मैं दर्शन करना ਕਿਸੇ ਰੱਬ ਅਜੇ ਤਾਣੀ ਹੁਣ ਮੇਰਾ ਉਚਾਰਤ ਨਹੀਂ ਹੈ ਅਜੇ ਨਹੀਂ ਕਿਸੇ ਸ਼ਕਲ ਵਿੱਚ ਰੱਬ ਨੇ ਕਿਸੇ ਨੂੰ ਕੋਈ ਬਿਆਨ ਨਹੀਂ ਕੀਤਾ ਤਾਂ ਨਹੀਂ ਜੇ ਹੈ ਸ਼ਕਲ ਤਾਂ ਇਹੀ ਹੈ ਖਾਲਕ ਖਲਕ ਖਾਲਕ ਪਰਮੇਸ਼ਰ ਤੇ ਖਲਕ ਦੇ ਵਿੱਚ ਮਿਕਸ ਹੋਇਆ ਹੈ ਖਾਲਕ ਖਲਕ ਖਲਕ ਮੇ ਖਾਲਕ ਪੂਰ ਰਾਇ ਸਭ ਥਾਈ ਕਿੱਥੇ ਆ ਮਾਰੇ ਕਹਿੰਦੇ ਆ ਸਾਰੇ ਖਲਕ ਦੇ ਵਿੱਚ ਮਿਕਸ ਹੋਇਆ ਹੈ ਇਹ ਕੋਈ ਥੋੜਾ ਜਿਹਾ ਰਾਹ ਹੋਰ ਦਿਓ ਕਬੀਰ ਦੀ ਇੱਕ ਰਾਮਕਲੀ ਵਿੱਚ ਇੱਕ ਕਬੀਰ ਦੇ ਸ਼ਲੋਕਾਂ ਵਿੱਚ ਇੱਕ ਦੋ ਲਫ਼ਜ਼ਾਂ ਦਾ ਫਰਕ ਹੈ ਉਹ ਕਬੀਰਾਂ ਦਾ ਰੱਬ ਖੰਡ ਦੇ ਲੋਕੋ ਰੱਬ ਖੰਡ ਹੈ ਹਰ ਹੈ ਖਾਂਡ ਤੇ ਕਿੱਥੇ ਆ ਰੇਤ ਮੇ ਬਿਖਰੀ ਆ ਦੁਨੀਆ ਰੂਪੀ ਰੇਤ ਵਿੱਚ ਖਿੱਲਰ ਗਿਆ ਆ ਜੇ ਕੱਢ ਲਓ ਕੋਈ ਲੁਕਾ ਕੇ ਤਾਂ ਨਹੀਂ ਨਾ ਮੈਂ ਲੈਂਦਾ ਹਰ ਹੈ ਖਾਂਡ ਰੇਤ ਮੇ ਬਿਖਰੀ ਇਹ ਕਿਸ ਤਰ੍ਹਾਂ ਨਿਕਲੇਗਾ ਰੇਤ ਵਿੱਚੋਂ ਖੰਡ ਕੌਣ ਕੌਣ ਚੀਜ਼ ਕਿਸ ਤਰ੍ਹਾਂ ਨਿਕਾਈ ਜਾ ਸਕਦੀ ਹੈ ਉਹ ਆਂਦਾ ਇਹੋ ਹੀ ਤੇ ਮੈਂ ਦੱਸਦਾ ਹਸਤੀ ਚੁਣਿਆ ਨਾ ਜਾਈ ਹਾਥੀ ਨਹੀਂ ਕੱਢ ਸਕਦਾ ਰੇਤ ਵਿੱਚੋਂ ਖੰਡ ਨੂੰ ਹਾਥੀ ਨਹੀਂ ਕੱਢ ਸਕਦਾ ਇਹ ਕੌਣ ਕੱਢ ਸਕਦਾ ਕਹਾ ਕਬੀਰ ਗੁਰ ਭਲੀ ਬੁਝਾਈ ਚੀਕੀ ਹੋਏ ਤੁਨ ਖਾਈ ਕੀੜੀ ਕੱਢ ਸਕਦੀ ਹੈ ਰੇਤ ਵਿੱਚੋਂ ਖੰਡ ਨੂੰ ਕੀੜੀ ਨਿਕਾਲ ਸਕਦੀ ਉਹ ਲੋਕੋ ਕੀੜੀ ਦਾ ਸੁਭਾਅ ਬਣ ਜਾਏ ਤੁਹਾਡਾ ਤੁਹਾਨੂੰ ਪਤਾ ਲੱਗਿਆ ਪਰਮੇਸ਼ਰ ਨੂੰ ਕੱਢ ਲਓ ਪਰ ਇਹ ਤਾਂ ਮਹਿੰਗਲ ਬਣਿਆ ਹੋਇਆ ਹਾਥੀ ਬਣਿਆ ਹੋਇਆ ਇਨਸਾਨ ਮਨ ਤੋਂ ਮਹਿੰਗਲ ਹੋਏ ਰਿਹਾ ਹਾਥੀ ਬਣਿਆ ਹੋਇਆ ਹਾਥੀ ਨਹੀਂ ਕੀ ਹਾਥੀ ਇਨਸਾਨ ਜਿਹੜਾ ਬਣਿਆ ਹੋਇਆ ਨਾ ਹੁਣ ਕਹਾਰ ਦੇ ਵਿੱਚ ਐਡਾ ਵੱਡਾ ਮੱਤਿਆ ਹੋਇਆ ਮੱਤਿਆ ਹੋਇਆ ਉਹ ਰੱਬ ਨੂੰ ਨਹੀਂ ਲੱਭ ਸਕਦਾ ਕੀੜੀ ਲੱਭ ਸਕਦੀ ਇੱਕ ਥਾਂ ਤੇ ਆ ਗਿਆ ਰਾਮਕਲੀ ਚ ਸ਼ਲੋਕਾ ਚ ਆਉਂਦਾ ਕਬੀਰ ਹਰ ਹੈ ਖਾਂਡ ਰੇਤ ਮੇ ਬਿਖਰਿਆ ਹਾਥੀ ਚੁਨਿਓ ਨਾ ਜਾਈ ਕਹਾ ਕਬੀਰ ਕੋਲ ਜਾਤ ਪਾਤ ਤਜ ਹਾਂ ਆਂਦਾ ਮੈਂ ਜਾਤ ਤੈਨੂੰ ਦੱਸ ਦਿੱਤੀ ਹੈ ਕਿ ਇਸ ਤਰ੍ਹਾਂ ਕਰ ਸਕਦਾ ਹੈ ਕੋਲ ਦਾ ਹੰਕਾਰ ਤੁਹਾਨੂੰ ਪਤਾ ਹੈ ਸਾਡੀ ਕੋਲ ਕੀ ਹੈ ਆ ਇੱਥੇ ਵੀ ਮੈਂ ਦੇਖਦਾ ਹੈਰਾਨੀ ਹੋ ਜਾਂਦੀ ਹੈ ਕਿ ਉਹ ਰੋੜ ਪਿਆ ਨਹੀਂ ਹੈ ਲੋਕੀ ਬਾਜ ਆ ਸਕਦੇ ਜਾਤ ਦਾ ਭਰਮ ਵਹਿਮ ਸਭ ਗਵਾਇਆ ਗੁਰੂ ਨਾਨਕ ਨੇ ਔਰ ਗੁਰੂ ਅਮਰਜਿੰਦ ਦੇਵ ਉਂਝ ਲਿਖ ਗਿਆ ਜਾਤ ਦਾ ਗਰਭ ਨਾ ਕਰਿਓ ਕੋਈ ਤੇ ਨਾਇਆ ਨੇ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਇਹ ਤੇ ਰੱਖਦੇ ਰੱਖਦੇ ਆ ਯਕੀਨ ਭਰੋਸਾ ਰੱਖਦੇ ਆ ਤੇ ਨਾਲੇ ਕੌਣ ਹੁੰਦੇ ਹੋ ਫਲਾਣੀ ਜਾਤ ਦੇ ਸਾਡੀ ਆ ਇੱਥੇ ਹੀ ਮੈਂ ਬੜੀਆਂ ਹੀ ਦੇਖੀਆਂ ਨੇ ਜਾਤਾਂ ਕਰਕੇ ਇੱਕ ਨਾ ਬੰਦਾ ਦੇ ਇੱਕ ਨਾ ਉਹਦੇ ਜਾਤ ਦਾ ਨਾਂ ਰੱਖਿਆ ਉਹ ਉਹਦੇ ਨਾਲ ਲਾਇਆ ਹੋਇਆ ਇੱਕ ਕਿੰਨ ਬਣਾਇਆ ਸੀ ਕੀ ਬੰਦੇ ਤੇ ਹੈ ਤੇ ਜਾਤ ਕੀ ਹੋਈ ਮੇਰਾ ਗੁਰੂ ਸਾਹਿਬ ਸਾਰਾ ਪੁਕਾਰਦਾ ਜਾਤ ਦਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇ ਸਭ ਬ੍ਰਾਹਮਣ ਹੋਈ ਫਿਰ ਖੁਸ਼ੀ ਕਰਕੇ ਕਹਿੰਦੇ ਨਾ ਜਾਤ ਦਾ गर्व ਨਾ ਕਰ ਮੂਰਖ ਬਵਾਰਾ ਉਹ ਜਾਤ ਦਾ गर्व ਨਾ करा ਮੂਰਖ ਇਸ गर्व ਤੇ ਚਲੇ ਬਹੁਤ ਵਿਕਾਰਾ ਅਸੀਂ ਫਲਾਣੇ ਹੁੰਨੇ ਆ ਅਜਵਾਨੇ ਆ ਰਣਾਵਾ ਹੁੰਨੇ ਆ ਕੋਈ ਇੱਥੇ ਆਨੇ ਚਾਹਨਾ ਹੁੰਨੇ ਆ ਉਹ ਬੱਦ ਉਹ ਆਂਦਾ ਮੈਂ ਕੀ ਕਰਾਂ ਇਹ ਦੁਨੀਆ ਦਾ ਤਮਾਸ਼ਾ ਹੀ ਐਸਾ ਹੈ ਮੈਂ ਸਾਰੀ ਦੁਨੀਆ ਵੇਖੀ ਐ ਜਿੱਦਨ ਮੈਂ ਵੇਖਣਾ ਨਾ ਬਸ ਕੋਈ ਇੱਕ ਵੀ ਨਹੀਂ ਲੱਭਾ ਬੰਦਾ ਕੌਣ ਨੇ ਹੋਰ ਆਂਦਾ ਬਸ ਇਹ ਹੋਈ ਹੈ ਕੋਈ ਹਿੰਦੂ ਤੇ ਕੋਈ ਨਾਈ ਹੈ ਕੋਈ ਜੈਨੀ ਤੇ ਕੋਈ ਸਾਈ ਇਸਾਈ ਹੈ ਕਿਤੇ ਸੜੇ ਮੂੰਹੋਂ ਕਦੀ ਸੁਣਿਆ ਹੀ ਨਹੀਂ ਆ ਵਤਨੀ ਮੇਰਾ ਭਾਈ ਹੈ ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ ਬਰਬਾਦ ਨਾ ਹੋਵੇ ਤੇ ਕਿਆ ਹੋਵੇ ਨਾ ਸ਼ਾਦ ਨਾ ਹੋਵੇ ਤੇ ਕਿਆ ਹੋਵੇ ਉਹ ਜਿੱਥੇ ਮੜੀਆਂ ਤੇ ਮੇਲੇ ਲੱਗਦੇ ਨੇ ਤੇ ਖਾਨਗਾਹੀ ਉਸਮ ਨੀਂਦੇ ਨੇ ਤੇ ਘਿਓ ਦੇ ਦੀਵੇ ਜਗਦੇ ਨੇ ਉਹ ਜਿੱਥੇ ਮੋਇਆ ਦੀ ਪੂਜਾ ਹੁੰਦੀ ਆ ਤੇ ਜੂੜੇ ਕੌੜੇ ਲੱਗਦੇ ਨੇ ਹੁਣ ਆਖ ਨਹੀਂ ਜੀ ਲੱਗਦੇ ਨੇ ਤੇ ਆਖਾਂ ਦੇ ਕਿੱਥੇ ਆਉਣ ਵਾਲੇ ਨਹੀਂ ਮੋਇ ਮਾੜੇ ਉਹ ਦੇਖ ਤੂੰ ਮੈਨੂੰ ਦੰਦਾ ਅਬਰਬਾਦ ਨਾ ਹੋਵੇ ਤਾਂ ਕੀ ਹੋਵੇ ਭਾਂਡਿਆਂ ਵਿੱਚ ਹਵਾ ਭਰੀ ਹੋਈ ਹੈ ਸਾਡੀ ਜਾਤ ਉੱਚੀ ਹੈ ਗੁਰੂ ਨਾਨਕ ਦਸੋ ਪਾਤਸ਼ਾਹ ਕਲਗੀ ਵਾਲੇ ਵੀ ਕਹਿੰਦੇ ਨੇ ਇੱਕੋ ਕਾ ਇੱਕੋ ਨੈਣ ਇੱਕੋ ਕਾਨ ਇੱਕੋ ਦੇਹ ਇੱਕੋ ਬਾਤ ਖਾਕ ਬਾਦ ਆਦਿਸ਼ ਕੋ ਆਪ ਕੋ ਅਨਾਉ ਹੈ ਅੱਲਾਹ ਭੇਜ ਸੋਈ ਕੁਰਾਨ ਉਹ ਕੁਰਾਨ ਹੋਈ ਇੱਕ ਹੀ ਸਰੂਪ ਸਭ ਇੱਕ ਹੀ ਬਣਾਓ ਹੈ ਉਹ ਜਾਤਾਂ ਵਾਲਿਆ ਤੇਰਾ ਮੂੰਹ ਤਾਂ ਨੂੰ ਲਾ ਛੱਡਦਾ ਰੱਬ ਓਏ ਕਿੱਥੋਂ ਤੈਨੂੰ ਇਹ ਕਿੱਥੋਂ ਤੇਰੇ ਵਿੱਚ ਆ ਗਈ ਗੱਲ ਭਈ ਅਸੀਂ ਯਾਦ ਕਰਕੇ ਉੱਚੇ ਆ ਪਰਮੇਸ਼ਰ ਨੇ ਪੱਧਰੇ ਬਣਾਈ ਸੀ ਦੁਨੀਆ ਇਹਨਾਂ ਚਲਾਕ ਔਰ ਚੁਸਤ ਲੋਕਾਂ ਨੇ ਥੱਲੇ ਕਾਠਾ ਕਰਕੇ ਲੋਕਾਂ ਨੂੰ ਹੁਣ ਸਾਡੀ ਲੜਾ ਲੜਾ ਕੇ ਮਾਰ ਛੜਿਆ ਫਲਾਣੇ ਤੁਸੀਂ ਹੁੰਦੇ ਹੋ ਤੁਸੀਂ ਫਲਾਣੇ ਹੁੰਦੇ ਹੋ ਜੋ ਕੁਝ ਹੁੰਦੇ ਨੇ ਉਹਦਾ ਪਤਾ ਹੀ ਨਹੀਂ ਕੌਣ ਹੁੰਦੇ ਨੇ ਕਬੀਰਾਂ ਦਾ ਤੂੰ ਰਾਮ ਦੀ ਅੰਸ਼ ਕਬੀਰ ਜੀ ਕਹਿੰਦੇ ਨੇ ਹਰ ਹੈ ਖਾਨ ਹਰੇਕ ਮੇ ਸਿਖਰਿਓ ਹਾਥੀ ਚੁਨਿਓ ਨਾ ਜਾਈ ਕਹਾ ਕਬੀਰ ਕੋਲ ਕੋਲ ਦੀ ਹੰਕਾਰ ਅਸੀਂ ਕੋਲ ਦੇ ਬੜੇ ਉੱਚੇ ਆ ਕੋਲ ਜਾਤ ਪਾਤ ਤਜ ਕੋਲ ਦਾ ਹੰਕਾਰ ਜਾਤ ਦਾ ਹੰਕਾਰ ਉੱਥੇ ਲਾਓ ਜਿੱਥੇ ਛੁੱਟੀਆਂ ਲਾਉਂਦੇ ਹੋ ਸੰਗਤ ਵਿੱਚ ਆਉਣ ਦਾ ਹੀ ਸੰਗਤ ਜੀ ਉਦੋਂ ਤੁਹਾਨੂੰ ਸਵਾਦ ਆਏਗਾ ਜਿੱਥੇ ਜੁੱਤੀਆਂ ਲਾਉਂਦੇ ਹੋ ਜਾਤ ਦਾ ਹੰਕਾਰ ਤੇ ਪਾਤ ਦਾ ਉੱਥੇ ਲਾਇਆ ਕਰੋ ਇੱਥੇ ਪੱਧਰੇ ਹੋ ਕੇ ਆਇਆ ਕਰੋ ਨਾ ਕੋਈ ਉੱਚਾ ਨਾ ਨੀਵਾ ਬੰਦੇ ਹੀ ਹੈ ਸਤ ਸੰਗਤ ਦੇ ਵਿਦਿਆਲੇ ਆਪਣਾ ਦਿਲ ਦਾ ਮਾਨ ਗਵਾਏ ਹੱਥ ਜੋ ਜਦੋਂ ਜੋੜੇ ਲਾਉਂਦੇ ਹੋ ਜਾਤ ਦਾ ਹੰਕਾਰ ਵੀ ਉੱਥੇ ਹੀ ਲਾਇਆ ਕਰੋ ਇਸ ਕਰਕੇ ਜਾਤ ਸਪਾਤ ਕੋ ਤਿਆਗ ਪਰੇ ਬੁੱਲੇ ਨੇ ਰਾਈ ਕੋਲੋ ਲਈ ਸੀ ਦੀਖਿਆ ਸਿਮਰਨ ਲਿਆ ਤੇ ਲੋਕ ਆਖੇ ਪਏ ਸਜਦ ਹੋ ਕੇ ਰਾਈ ਕੋਲੋ ਲਿਆ ਆਂਦਾ ਜਿਹੜਾ ਮੈਨੂੰ ਹੁਣ ਸੈਦ ਆਖੇਗਾ ਉਹ ਦੋਜਕ ਜਕ ਮਿਲਨ ਸਜਾਈਆਂ ਤੂੰ ਕਹ ਮੈਂ ਰਾਈ ਜਿਹੜੀ ਮੇਰੇ ਗੁਰੂ ਦੀ ਜਾਤ ਉਹ ਮੇਰੀ ਮੈਂ ਰਾਈ ਹਾਂ ਉਹ ਤੂੰ ਉਹ ਕੀ ਹੁੰਦਾ ਜਾ ਕੀ ਆਂਦਾ ਹੁੰਦਾ ਜੋ ਪਿਛਾ ਉਹ ਹੋ ਗਿਆ ਮੇਰੀ ਜਾਤ ਉਹ ਆ ਮੇਰੇ ਮੁਰਸ਼ਿਦ ਦੀ ਜਿਹੜੀ ਜਾਤ ਹੈ ਗੁਰੂ ਨਾਨਕ ਵੀ ਯਤਨ ਕੀਤਾ ਗੁਰੂ ਗੋਬਿੰਦ ਸਿੰਘ ਵੀ ਕੀਤਾ ਅਮਰ ਕੇ ਸਭ ਤੁਸੀਂ ਹੁਣ ਸਿੱਖੋ ਤੇ ਤੁਸੀਂ ਖਾਲਸਾ ਹੁੰਦੇ ਹੋ ਮਿਕਸ ਵੀ ਕਰ ਦਿੱਤੇ ਸਿਰ ਲਾ ਕੇ ਇੱਕ ਦੂਜੇ ਦੇ ਨਾਲ ਜੋੜੇ ਨੇ ਉਹਦਾ ਧੜ ਉਹਦੇ ਨਾਲ ਨਹੀਂ ਜੋੜਿਆ ਦੂਜੇ ਦਾ ਦੂਜੇ ਨਾਲ ਰਲਾ ਛੜੇ ਪਰ ਬੱਲਿਓ ਪਿਓ ਦੇ ਪੁੱਤਰੋ ਜਦੋਂ ਇਹਨਾਂ ਨੂੰ ਹੋਸ਼ ਆਈਏ ਫਿਰ ਉਹੀ ਬਣ ਗਏ ਅਸੀਂ ਫਲਾਣੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਸਤਿਗੁਰੂ ਰਾਮ ਸਿੰਘ ਜੀ ਇਹੋ ਯਤਨ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਕੀਤਾ ਵਰਤ ਕੇ ਦੱਸਿਆ ਇਹਨਾਂ ਵੀ ਇਹ ਕੀਤਾ ਪਰ ਇਹ ਫੇਰ ਨਹੀਂ ਛੱਡਦੇ ਸੀ ਕਿਹੜੀ ਗੱਠੋ ਬੜਾ ਸਿੱਖ ਹੋਏ ਕਦੇ ਨਹੀਂ ਛੱਡਣਗੇ ਅਸੀਂ ਜਾਤ ਦੇ ਵੱਡੇ ਹੁੰਨੇ ਆ فلا ع املہ ہوں فلا اچا ہوں اپنی مرضی کا جب یہ پاؤ جب لگ پاؤ اباؤ یہ جانے تب لگ مل درائی جنا چر اچا نیوا بنا کے سمجھتا ملنا دور ہے جگ جتن لا لو جب یہ سمجھو کہ ایک پرویشن سارے ورتدا دش دیکھو ورتن دیکھو مارکیٹ دشکی سب پرویشہ را رہے ਵਰਤਦਾ ਪਰਮੇਸ਼ਰ ਹੈ ਤੇ ਫਿਰ ਹੋਇਆ ਕੌਣ ਤੇ ਜਿੰਨਾ ਚਿਰ ਇਹ ਜਾਣਦੇ ਹੋ ਤੁਸੀਂ ਸਿਮਰਨ ਵੀ ਕਰ ਲਓ ਬਾਣੀ ਪੜ ਲਓ ਭਾਵੇਂ ਉਹ ਕਦੀ ਨਹੀਂ ਜਾਏਗੀ ਗੱਲ ਆਰਾਮ ਨਹੀਂ ਆਏਗਾ ਸੋ ਇਸ ਕਰਕੇ ਗੁਰੂ ਕਹੇ ਦੱਸਦਾ ਹੈ ਕਿ ਗਵਾ ਦਿਓ ਚੀਜ਼ਾਂ ਤੁਸੀਂ ਪਰਮੇਸ਼ਰ ਦੇ ਬੰਦੇ ਹੋ ਆ ਕਬੀਰ ਦੀ ਜ਼ੁਬਾਨੀ ਪੜਦੇ ਵੀ ਰੋਜ਼ ਹਾਂ ਪ੍ਰਭਾਤੀ ਚ ਅਵਲ ਅੱਲਾਹ ਨੂੰ ਅਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੀ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਯਾਰ ਸਾਡਾ ਮੁੱਢ ਇੱਕ ਹੈ ਇੱਕ ਦੇ ਬਣਾਏ ਹੋਏ ਆ ਅਸੀਂ ਤੇ ਇਥੇ ਮਾੜਾ ਤੇ ਚੰਗਾ ਕੌਣ ਹੋਇਆ ਬਸ ਇਹ ਹੈ ਮਾਰੂ ਗੁਰੂ ਜੀ ਕਹਿੰਦੇ ਹਨ ਇੱਕ ਮੂਲ ਲਾਗੇ ਉਹਨੂੰ ਸੁਖ ਪਾਇਆ ਇੱਕ ਮੂਲ ਨਾਲ ਲੱਗੇ ਹੋਏ ਨੇ ਮੁੱਢ ਨਾਲ ਇਹ ਮੇਰੇ ਭੈਣ ਤੇ ਮੇਰਾ ਭਰਾ ਨੇ ਮੇਰੀ ਅੰਸਾ ਸਾਰੀ ਹੁਣ ਮੈਂ ਬ੍ਰਹਮ ਤੱਕਣਾ ਏ ਮੈਂ ਵੱਖੋ ਵੱਖੀ ਤੱਕਦਾ ਸਾਂ ਅੱਗੇ ਔਰਤ ਦੇ ਜਾਮੇ 'ਚ ਅੱਗੇ ਬੰਦਾ ਵੱਖੋ ਵੱਖੀ ਤੱਕਦਾ ਹੁਣ ਹੁਣ ਗੁਰੂ ਕਿਰਪਾ ਕੀਤੀ ਆ ਹੁਣ ਇੱਥੇ ਔਰਤ ਮਰਦਾ ਸਾਜੇ ਸਭ ਰੂਪ ਤੁਮਾਰੇ ਤੂੰ ਰੂਪ ਧਾਰੇ ਹੋਏ ਨੇ ਇਹ ਪਰਮੇਸ਼ਰ ਇਹ ਤੈਨੂੰ ਕਿਰਪਾ ਕਿੱਥੋਂ ਕਿ ਹੋਈ ਆਦਾ ਗੁਰੂ ਕੋਲੋਂ ਇਹਦੇ ਮੁਤਾਬਕ ਬਰਾਬਰ ਆਦਾ ਕਈ ਵਿਕੁੰਠ ਨਹੀਂ ਲਵਾ ਲਾਗੇ ਕਈ ਬਕੁੰਠ ਵੀ ਨਹੀਂ ਐਸ ਸੁਖ ਦੇ ਬਰਾਬਰ ਜਿਹੜਾ ਮੈਨੂੰ ਹੋਰ ਸੁਖ ਮਿਲਿਆ ਕੋਈ ਭੁਲਾਇਆ ਹੀ ਨਹੀਂ ਲੱਭਦਾ ਕਈ ਬਕੁੰਠ ਦਾ ਹੀ ਲਵਾ ਲੱਗਾ ਇਹ ਮੁਗਲ ਬੱਪੜੀ ਵੀ ਗਿਆਨੀ ਕਾ ਗਏ ਜਿਹੜੀ ਮੁਕਤ ਨੂੰ ਲੋਕੀ ਨਹੀਂ ਫਿਰਦੇ ਨਾ ਜਾਨੀ ਠੁੱਡੇ ਮਾਰਦੇ ਫਿਰਦੇ ਬਾਕੀ ਕਹਿੰਦੇ ਨੇ ਇੱਕ ਓੰਕਾਰ ਸਤਗੁਰ ਤੇ ਪਾਈ ਹੈ ਇੱਕ ਓੰਕਾਰ ਇੱਕ ਓੰਕਾਰ ਜਿਹਨੂੰ ਰੋਜ਼ ਕਹਿੰਦੇ ਆ ਕੋਈ ਓਮ ਨੂੰ ਭਗਤੇ ਵਾਸਤੇ ਵਾਏ ਕਹਿੰਦਾ ਕੋਈ ਇੱਕ ਓੰਕਾਰ ਕਹਿੰਦਾ ਸਤਨਾਮ ਇੱਕ ही ਹੈ ਸ਼ਕਲ ਮਾਰੀ ਕਹਿੰਦੇ ਤੂੰ ਤੂੰ ਇੱਕ ओंकार ਤੂੰ ਪਰੇ ਐਡੇ ਮਾਰੇ ਹੋਏ ਨੇ ਜੇ ਆਖੀਏ ਜਦ ਹੈ ਨਾ ਇਹ ਨਾ ਗੱਲ ਆਖੀ ਕਿਤੇ ਕਿ ਮਰੇ ਹੋਏ ਬਹੁਤੇ ਕੁਸੰਗਤ ਨਾਲ ਮਰੇ ਹੋਏ ਨੇ ਮਾਰੇ ਕਹਿੰਦੇ ਇੱਕ ਹੰਕਾਰ ਸਤਗੁਰ ਤੇ ਪਾਈਏ ਹੋ ਬਲ ਬਲ ਗੁਰ ਦੇ ਸਾਇਨ ਇਹ ਪ੍ਰਾਪਤੀ ਮੈਨੂੰ ਗੁਰੂ ਕੋਲ ਹੋਈ ਹੈ ਇਹ ਕੰਕਾਰ ਐ ਸਭ ਇਹ ਕੰਕਾਰ ਹੀ ਆ ਗਿਆ ਫਿਰ ਉੱਤੇ ਕਿਤੇ ਟੰਗਿਆ ਹੋਣਾ ਚੋਗਾ ਫਿਰ ਸੂਦ ਲੈ ਲਓ ਮਾਰੇ ਕਹਿੰਦੇ ਨੇ ਇੱਕ ਓਮਕਾਰ ਜਿਹੜਾ ਕਹਿੰਦੇ ਹੋ ਉਹ ਮੈਂ ਕੋਈ ਨਹੀਂ ਕਹਿੰਦਾ ਬਾਣੀ ਪੜ ਲਓ ਜਿੱਥੋਂ ਨਾ ਹੋ ਜੇ ਕੰਨੋਂ ਫੜ ਲਿਓ ਸਾਹ ਕਟਾ ਮੈਂ ਇੱਕ ਆਕਾਸ਼ ਪੈਰੋਂ ਆ ਕਟਾ ਨੇ ਨਾ ਸਾਰੀਆਂ ਸੈਂਕੜੇ ਹਜ਼ਾਰਾਂ ਕਟਾਂ ਨੇ ਇਹਨਾਂ ਵਿੱਚ ਇੱਕ ਆਕਾਸ਼ ਸਾਰੇ ਵਿੱਚ ਆਕਾਸ਼ ਇੱਕੋ ਹੀ ਹੈ ਜਿਸ ਤਰ੍ਹਾਂ ਸੱਸ ਕਦਾ ਮੇ ਇੱਕ ਆਕਾਸ਼ ਜੇ ਉਹ ਕੱਟ ਫੂਟੇ ਤੇ ਕੱਟ ਟੁੱਟ ਜਾਏ ਭੱਜ ਜਾਏ ਤੇ ਕਿੱਧਰ ਗਿਆ ਆਕਾਸ਼ ਕੱਟ ਫੂਟੇ ਉਹੀ ਪ੍ਰਕਾਸ਼ ਪਰਮ ਮੋਹ ਪਰਮ ਲੋਭ ਮੋਹ ਪਰਮ ਲੋਭ ਮੋਹ ਮਾਇਆ ਵਿਕਾਰ ਜੇ ਪਰਮ ਛੂਟੇ ਤੇ ਇੱਕ ਓੰਕਾਰ ਮਰ ਗਿਆ ਇੱਕ ਓੰਕਾਰ ਹੀ ਤੂੰ ਹੈ ਉਹ ਤੂੰ ਇੱਕ ਓੰਕਾਰ ਹੈ ਪਰ ਇਹ ਮੰਨਦਾ ਨਹੀਂ ਮੰਨਿਆ ਜਾਂਦਾ ਤੇ ਨਹੀਂ ਖੁਲਾਸੀ ਹੁੰਦੀ ਇਸ ਕਰਕੇ ਮਾਰੇ ਕਹਿੰਦੇ ਨੇ ਤੂੰ ਇੱਕ ਓੰਕਾਰ ਹੈ ਫਿਰ ਇੱਕ ਬੜਾ ਸਬੂਤ ਲੈ ਲਓ ਤੀਰ ਸਿੰਘ ਕਹੀ ਜਾਂਦੇ ਨੇ ਵਰਤੀਤ ਨਹੀਂ ਆਉਂਦੀ ਕਹੀ ਜਾਂਦੇ ਨੇ ਕਥਨੀ ਕਹੇ ਕਹੇ ਸਭ ਮੂਹੇ ਆ ਗਿਆ ਆ ਗਿਆ ਸਭ ਮਰ ਚੱਲੇ ਨੇ ਗੱਲ ਇਹ ਹੋਈ ਹੈ ਕਿ ਮੰਨਦਾ ਨਹੀਂ ਕੋਈ ਕਥਨੀ ਕਹੇ ਕਹੇ ਸੇ ਮੂਹੇ ਸੋ ਪ੍ਰਭ ਦੂਰ ਨਹੀਂ ਪ੍ਰਭ ਦੂਰ ਕੋਈ ਰਹਿ ਗਿਆ ਫਰਕ ਤੂੰ ਪ੍ਰਭੂ ਦਾ ਰੂਪ ਹੈ ਤੂੰ ਪ੍ਰਭੂ ਤੂੰ ਉਹ ਤੂੰ ਰਾਮ ਦਾ ਹਿੱਸਾ ਕਹਿ ਵੀ ਤੂੰ ਰਾਮ ਕੀ ਅੰਸ਼ ਤੂੰ ਰੱਬ ਦੀ ਅੰਸ਼ ਹੈ ਓਏ ਉਹ ਸ਼ੋ ਹੋਸ਼ ਕਰ ਉਹ ਤੂੰ ਰੱਬ ਦੀ ਅੰਸ਼ ਹੋ ਕੇ ਆ ਕਰਤੂਤਾ ਕਰਦੇ ਤਦੇ ਹੀ ਇਹਨੂੰ ਮਿਹਣੇ ਨੇ ਦਿਨ ਰਾਤ ਆ ਮੈਂ ਰਾਮ ਦੀ ਅੰਸ਼ ਹਾਂ